ਦਖਣੀ ਓਮਕਾਰ ਇੱਕ ਓਮਕਾਰ ਸਤਗੁਰ ਪ੍ਰਸਾਦ ਓਮਕਾਰ ਬ੍ਰਹਮਾ ਉਤਪਤ ਓਮਕਾਰ ਕੀ ਆਜਨ ਚਿਤ ਓਮਕਾਰ ਕੀ ਆਜਨ ਚਿਤ ਓਮਕਾਰ ਹੀ ਬ੍ਰਹਮਾ ਉਤਪਤ ਇਹ ਓਮਕਾਰ ਬਾਣੀ ਦੱਖਣੀ ਰਾਗ ਮਤਲਬ ਦੱਖਣੀ ਕਰਕੇ ਓਮਕਾਰ ਦੇ ਨਾਲ ਜਿਹੜਾ ਦੱਖਣੀ ਲਫ਼ਜ਼ ਲਾਇਆ ਹੈ ਇਹਦਾ ਕਾਰਨ ਇਹ ਹੈ ਕਿ ਦੱਖਣ ਵਿੱਚ ਇੱਕ ਓਮਕਾਰ ਦਾ ਮੰਦਰ ਹੈ ਹੋਰ ਕਿਤੇ ਵੀ ਓਮਕਾਰ ਦਾ ਮੰਦਰ ਨਹੀਂ ਹੈ ਉਹ ਧਾਮ ਕਹਿੰਦੇ ਨੇ ਇਹਨੂੰ ਅਕਸ਼ਰ ਧਾਮ ਹੈ ਨਾ ਅਕਸ਼ਰ ਦਾ ਮਤਲਬ ਹੁੰਦਾ ਜਿਹਨੂੰ ਜਰਾ ਰੋਗ ਨਹੀਂ ਹੈ ਜਰਾ ਰੋਗ ਜਿਹੜਾ ਹੈ ਚੇਤਨ ਨੂੰ ਨਹੀਂ ਹੈ ਜੜ ਨੂੰ ਹੈ ਉੱਤਰੀ ਭਾਰਤ ਵਿੱਚ ਜਿੰਨੇ ਵੀ ਮੰਦਰ ਨੇ ਸਾਰੇ ਸਰੀਰ ਦੇ ਨੇ ਮੂਰਤੀਆਂ ਦੇ ਵਿੱਚ ਓਮਕਾਰ ਦੀ ਤਸਵੀਰ ਮੂਰਤੀ ਨਹੀਂ ਬਣ ਸਕਦੀ ਮਾਇਆ ਦੀ ਓਮਕਾਰ ਨਿਰਾਕਾਰ ਹੈ ਨਾ ਓਮ ਨਿਰਾਕਾਰ ਹੈ ਨਾ ਓਮ ਤਾਂ ਬੰਦੇ ਨੇ ਸਾਰੇ ਵੀ ਉਹ ਨਿਰਾਕਾਰ ਹੈ ਪਰ ਓਮ ਜਦ ਨਿਰਾਕਾਰ ਹੈ ਉਦੋਂ ਰਚਨਾ ਨਹੀਂ ਹੈ ਰਚਨਾ ਨਹੀਂ ਹੈ ਉਦੋਂ ਜੋਤ ਹੈ ਜਿਹਨੂੰ ਕਿਹਾ ਨਾ ਅਰਬਦ ਨਰਵ ਤੰਦੂਕਰ ਧਰਨ ਨਾ ਗਗਨਾ ਨਾ ਹੁਕਮਾ ਪਾਰਾ ਉਹ ਗਗਨਾ ਜਿਹੜਾ ਲੱਗਣਾ ਨਾ ਕੰਨਾ ਉਹ ਦੇੜੀ ਦੀ ਕੋਈ ਹਾਂ ਉਹ ਨਾ ਹੈ ਗਗਨ ਨਾ ਲੱਗਿਆ ਨਾ ਜਿਹੜਾ ਕੰਨਾ ਉਹ ਗਗਨ ਦੇ ਨਾਲ ਨੰਨੇ ਨੂੰ ਵੀ ਕੰਨਾ ਲੱਗ ਗਿਆ ਗਗਨ ਨੂੰ ਵੀ ਉਹ ਦੇੜੀ ਦੀਪਕ ਹੋ ਗਿਆ ਇੱਕ ਨੰਨਾ ਘਟ ਗਿਆ ਗਗਨ ਨਾ ਵੀ ਕਰ ਸਕਦੇ ਆ ਪੈਦਾ ਅਸਲ 'ਚ ਗਗਨ ਨਾ ਕਰਕੇ ਗਗਨ ਨੂੰ ਲਫ਼ਜ਼ ਕਰਤਾ ਹੁਕਮ ਆਪਾਰਾ ਹੁਕਮ ਵੀ ਨਹੀਂ ਹੈ ਕਿਉਂਕਿ ਹੁਕਮ ਤਾਂ ਉਦੋਂ ਹੁੰਦਾ ਜਦ ਕੁਝ ਕਰਨਾ ਹੈ ਜੇ ਪਬਲਿਕ ਨਹੀਂ ਪਰਜਾ ਹੀ ਨਹੀਂ ਹੈ ਕੱਲਾ ਹੀ ਰਾਜਾ ਉਥੇ ਹੁਕਮ ਕਿਹਦੇ ਖਾਤਰ ਕਰਨਾ ਪਰਜਾ ਹੈ ਨਹੀਂ ਰਚਨਾ ਹੈ ਨਹੀਂ ਚੰਦ ਸੂਰਜ ਹੈ ਨਹੀਂ ਧਰਤੀ ਹੈ ਨਹੀਂ ਇਹਨਾਂ ਤੇ ਹੁਕਮ ਹੈ ਨਾ ਚੰਦ ਵੀ ਤਾਂ ਹੁਕਮ ਚੱਲਦਾ ਧਰਤੀ ਹੁਕਮ ਚ ਸੂਰਜ ਹੁਕਮ ਚ ਸਭ ਕੁਝ ਪਾਉਣ ਪਾਣੀ ਸਭ ਹੁਕਮ ਦੇ ਵਿੱਚ ਹੈ ਨਾ ਜਦ ਰਚਨਾ ਹੀ ਨਹੀਂ ਜਿਹਦੇ ਤੇ ਹੁਕਮ ਕਰਨਾ ਉਹੀ ਕੋਈ ਹੈ ਨਹੀਂ ਜਦ ਆਕਾਰ ਹੈ ਕਸ਼ੂ ਨਾ ਦ੍ਰਿਸ਼ਟੇਤਾ ਪਾਪੁਨ ਤਬ ਕਹਤੇ ਹੋਤਾ ਪਾਪੁਨ ਵੀ ਹੈ ਨਹੀਂ ਉਦੋਂ ਪਾਪੁਨ ਵੀ ਹੈ ਨਹੀਂ ਰਚਨਾ ਹੀ ਹੈ ਨਹੀਂ ਪਾਪੁਨ ਤੇ ਬਿਨਾਂ ਸ੍ਰਿਸ਼ਟੀ ਪੈਦਾ ਨਹੀਂ ਹੁੰਦੀ ਸ੍ਰਿਸ਼ਟੀ ਪੈਦਾ ਹੋਈ ਹੈ ਪਾਪੁਨ ਤੇ ਪਾਪੁਨ ਦੋਨੋਂ ਪਾਈ ਦੋਹੂ ਮਿਲ ਕੇ ਸ੍ਰਿਸ਼ਟੀ ਪਾਈ ਹੈ ਜਦੋਂ ਉਹ ਹੈ ਉਦੋਂ ਸ੍ਰਿਸ਼ਟੀ ਨਹੀਂ ਹੈ ਉਸ ਵੇਲੇ ਦੀ ਗੱਲ ਕਰਦੇ ਨੇ ਉਹ ਜਦ ਇਹਨਾਂ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਤਾਂ ਕਹਿੰਦੇ ਨੇ ਬ੍ਰਹਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਉਹ ਕਹਿੰਦੇ ਨੇ ਵਿਸ਼ਨੂੰ ਨੇ ਪੈਦਾ ਕੀਤੀ ਵਿਸ਼ਨੂੰ ਖੀਰ ਸਾਗਰ 'ਚ ਪਿਆ ਭਾਈ ਹੁਣ ਖੀਰ ਸਾਗਰ ਕਿੱਥੋਂ ਆਇਆ ਸੱਪ ਵੀ ਉੱਥੇ ਛੇ ਸ਼ਨਾਗ ਵੀ ਪਿਆ ਵਿਸ਼ਨੂੰ ਵੀ ਪਿਆ ਉਹਦਾ ਵੀ ਸਰੀਰ ਹੈ ਉਹ ਕਿੱਥੋਂ ਆਇਆ ਇਹ ਸਵਾਲ ਦਾ ਜਵਾਬ ਉਹਨਾਂ ਕੋਲ ਨਹੀਂ ਹੈ ਇਹਦਾ ਮਤਲਬ ਉਹਦਾ ਮਾਇਆ ਹੀ ਹੈ ਜਿਹੜਾ ਅੱਖਾਂ ਨੂੰ ਜੋਤੀ ਸੇ ਸੁਪਾਇਆ ਮਾਇਆ ਤਾਂ ਹੈਗੀ ਹੈ ਇਹ ਜਾਣ ਬੁੱਝ ਕੇ ਇਹਨੂੰ ਕਹਿੰਦੇ ਨੇ ਪੰਡਤ ਪਾੜੀ ਬਾਟ ਇੱਥੇ ਆ ਕੇ ਇਹਨਾਂ ਨੇ ਸਾਰਾ ਗੜਬੜ ਕੀਤੀ ਹੈ ਜਾਣ ਬੁੱਝ ਕੇ ਬੇਦ ਨਾਲ ਸੁਣਨ ਵਾਲੀ ਗੱਲ ਕਰ ਲਈ ਸਹਿਜ ਵਾਲੀ ਤਾਂ ਗੱਲ ਕੀਤੀ ਹੋਣੀ ਜਦੋਂ ਕੋਈ ਸ੍ਰਿਸ਼ਟ ਪੈਦਾ ਹੋਈ ਹੈ ਇਹਦੇ ਇਸੇ ਬਾਣੀ ਗਾਹ ਹੁੰਦਾ ਅਗਲੀ ਪੌੜੀ ਸਸੈ ਸਭ ਜਗ ਸਹਿਜ ਉਪਾਇਆ ਸਹਿਜ ਅਵਸਥਾ ਦੇ ਵਿੱਚ ਹੋ ਕੇ ਉਹਨੇ ਰਚਨਾ ਪੈਦਾ ਕੀਤੀ ਜਾਗ ਕੇ ਜਾਗਤ ਜੋਤ ਜਪੈ ਨਿਸਬਸ ਤਾਹੀ ਹੈ ਨਾ ਉਹ ਹੁਣ ਸੁਣ ਦੀ ਗੱਲ ਕਰਦਾ ਹੈ ਉੱਤਰੀ ਭਾਰਤ ਦੱਖਣੀ ਸਹਿਜ ਦੀ ਗੱਲ ਕਰਦਾ ਦੋਹਾਂ ਦੀ ਦਾ 180 ਡਿਗਰੀ ਦਾ ਫਰਕ ਹੈ ਗੱਲ ਦਾ ਸਹਿਜ ਵਾਲੀ ਗੱਲ ਗੁਰਮਤ ਨਾਲ ਖੜੀਏ ਵੇਦ ਨਾਲ ਖੜੀਏ ਸੁਣਨ ਵਾਲੀ ਗੱਲ ਹੈ ਤਾਂ ਸਹੀ ਪਰ ਉਹਦਾ ਤਾਂ ਰਚਨਾ ਹੈ ਨਹੀਂ ਰਚਨਾ ਤਾਂ ਹੈ ਨਹੀਂ ਰਚਨਾ ਕਿਵੇਂ ਪੈਦਾ ਹੋਈ ਹੈ ਸਾਡੇ ਇਹ ਹੈ ਕਿ ਉਹ ਸਹਿਜ ਅਵਸਥਾ 'ਚ ਹੋਇਆ ਪਹਿਲਾਂ ਤਾਂ ਆਪ ਹੀ ਨੇ ਆਪ ਸਾਜਿਓ ਪਹਿਲਾਂ ਤਾਂ ਨੇ ਆਪਣਾ ਆਪ ਸਾਜਿਆ ਨਾ ਕੀ ਸਾਜਿਆ ਆਪਣਾ ਆਪ ਆਪਣਾ ਹੁਕਮ ਸਾਜਿਆ ਆਪਣੇ ਆਪ ਆਪਣੇ ਹੁਕਮ ਪੈਦਾ ਕੀਤਾ ਕਿਤੋਂ ਆਪਣੇ ਅੰਦਰ ਇੱਛਾ ਪੈਦਾ ਕੀਤੀ ਹੈ ਹੁਕਮ ਕੀ ਉਹਦੀ ਇੱਛਾ ਉਹਦਾ ਭਾਣਾ ਆਪਣੇ ਅੰਦਰ ਆਪਣਾ ਹੀ ਭਾਣਾ ਆਪਣੀ ਇੱਛਾ ਪੈਦਾ ਕੀਤੀ ਆਪੀ ਨੇ ਆਪ ਸਾਜਿਓ ਆਪੀ ਨਾਲ ਰਚਿਓ ਨਾ ਉਹ ਨਾਮ ਦੀ ਰਚਨਾ ਆ ਜਿਹੜਾ ਸੰਸਾਰ ਹੈ ਇਹਦੀ ਰਚਨਾ ਇਹਦੇ ਵਿੱਚ ਗਿਆਨ ਦੀ ਰਚਨਾ ਸਾਰੀ ਸੰਸਾਰ ਦੀ ਰਚਨਾ ਗਿਆਨ ਦੀ ਰਚਨਾ ਹੀ ਹੈ ਆਪੀ ਨਾਲ ਰਚਿਓ ਨਾ ਦੂਈ ਕੁਦਰਤ ਸਾਜੀ ਹੈ ਘਰ ਆਸਣ ਡਿਠੋ ਚੋ ਇਥੋਂ ਵੀ ਸਾਨੂੰ ਪਤਾ ਲੱਗਾ ਵੀ ਸਹਿਜ ਅਵਸਥਾ ਦੇ ਵਿੱਚ ਹੋ ਕੇ ਰਚਨਾ ਸਾਜੀ ਜਾ ਸਕਦੀ ਹੈ ਔਰ ਇੱਛਾ ਪੈਦਾ ਹੋਣਾ ਹੀ ਸਹਿਜ ਅਵਸਥਾ ਸੁੱਤੇ ਪਿਆ ਨੂੰ ਸਾਨੂੰ ਕੋਈ ਇੱਛਾ ਨਹੀਂ ਹੁੰਦੀ ਜਾਂ ਜਾਗਦੇ ਇੱਛਾ ਪੈਦਾ ਹੁੰਦੀ ਹੈ ਸਾਡੇ ਨਾਲ ਵੀ ਤਾਂ ਮਿਲਦੀ ਹੈ ਗੱਲ ਸੁੱਤਾ ਪਿਆ ਦਾ ਸੁਣ ਸਮਾਦ ਹੈ ਉਹ ਜਾਗਿਆ ਹੋਇਆ ਸਹਿਜ ਹੈ ਹੁਣ ਕਾਸ਼ੀ ਵਿੱਚ ਬੈਠ ਕੇ ਰਵਿਦਾਸ ਕਹਿ ਰਿਹਾ ਵੀ ਸੁਣ ਸਮਾਦ ਨਹੀਂ ਲੱਗ ਸਕਦੀ ਇੱਥੇ ਉੱਤਰੀ ਭਾਰਤ ਵਾਲੇ ਜੋਗੀ ਵੀ ਸੁਣ ਸਮਾਦੇ ਲਾਉਂਦੇ ਨੇ ਕਿ ਸੁਣਨਾ ਸਾਰੇ ਸੁਣਨੇ ਨੇ ਜੜ ਨੇ ਇਹਨਾਂ ਦਾ ਗਿਆਨ ਜੜ ਹੈ ਚੇਤਨ ਨਹੀਂ ਹੈ ਗਿਆਨ ਇਹਨਾਂ ਦਾ ਨਾ ਚੇਤਨ ਨਾਲ ਜੁੜੇ ਹੋਏ ਨੇ ਨਾ ਚੇਤਨ ਦੀ ਗੱਲ ਕਰਦੇ ਨੇ ਸਾਡੇ ਅਰਥ ਜੜ ਬੁੱਧੀ ਵਾਲਿਆਂ ਨੇ ਕੀਤੇ ਨੇ ਪੰਡਤ ਨੇ ਕੀਤੇ ਨੇ ਸਿੱਖ ਵੀ ਜੜ ਦੀ ਉਹ ਗੱਲ ਕਰ ਰਹੇ ਨੇ ਚੇਤਨ ਦੀ ਗੱਲ ਸਿੱਖਾਂ ਨੇ ਵੀ ਛੱਡੀ ਹੋਈ ਹੈ ਦੱਖਣੀ ਭਾਰਤ ਵਾਲੇ ਚੇਤਨ ਦੀ ਗੱਲ ਕਰਦੇ ਨੇ ਉਹ ਕਿਉਂ ਉਥੇ ਰਾਵਣ ਦਾ ਸਰ ਚਰਵੇ ਚਾਰ ਵੇਦ ਦਾ ਕਿਹਾ ਤਾਂ ਜੋ ਹੈ ਰਾਵਣ ਇਸੇ ਗੱਲ ਦਾ ਇਹਨਾਂ ਦਾ ਟਕਰਾਅ ਸੀ ਰਾਵਣ ਨਾਲ ਦੱਖਣ ਔਰ ਉੱਤਰ ਦਾ ਅਸਰ ਚ ਦੱਖਣ ਵਾਲੇ ਇੱਥੇ ਕਾਬੂ ਤੇ ਸਾਰੇ ਏਰੀਏ 'ਚ ਸਾਰੀ ਭਾਰਤ ਵਿੱਚ ਜਦੋਂ ਆਰੀਆ ਲੋਕ ਆਏ ਨੇ ਇਹ ਦੱਖਣ ਵਾਲੇ ਤੇ ਇਹਨਾਂ ਨੇ ਉੱਥੇ ਪਹਾੜਾਂ ਤੇ ਚੜ੍ਹਦੇ ਉਧਰ ਨੂੰ ਇਹਨਾਂ ਨੇ ਆਪਣਾ ਮਨਮਰਜ਼ੀ ਦੇ ਇੱਥੇ ਮੰਦਰ ਬਣਾ ਲਏ ਮਨਮਰਜ਼ੀ ਦੇ ਪੰਡਤ ਨੇ ਬਾਟ ਪਾਟ ਕੇ ਫਿਲਾਸਫੀ ਬਣਾ ਲਈ ਆ ਧਰਮ ਉਦੋਂ ਹਿੰਦੂ ਧਰਮ ਉਦੋਂ ਦਾ ਵਜੂਦ ਵਿੱਚ ਆਇਆ ਹੈ ਸਨਾਤਨ ਧਰਮ ਜਿਹਨੂੰ ਕਹਿੰਦੇ ਨੇ ਹਿੰਦੂ ਦਾ ਕੋਈ ਖਾਸ ਧਰਮ ਹੈ ਨਹੀਂ ਸਨਾਤਨ ਧਰਮ ਉਦੋਂ ਦਾ ਮੂਰਤੀ ਪੂਜਾ ਉਦੋਂ ਦੀ ਵਜੂਦ ਵਿੱਚ ਆਈ ਹੋਈ ਹੈ ਮੱਕੇ ਵੀ ਮੂਰਤੀ ਪੂਜਾ ਹੀ ਹੁੰਦੀ ਸੀ ਮੱਕੇ 'ਚ ਵੀ 2000 ਸਾਲ ਤੇ ਮੂਰਤੀ ਪੂਜਾ ਕੱਢੀ ਹੈ ਜਦ ਤੇ ਮੂਰਤੀ ਪੂਜਾ ਕੱਢੀ ਹੈ ਇੱਥੇ ਰਹਿ ਗਈ ਮੱਕੇ ਵਾਲਿਆਂ ਨੇ ਕੱਢਦੀ ਜਦ ਤੇ ਇਹਨਾਂ ਦਾ ਟਕਰਾਅ ਹੋ ਗਿਆ ਹੁਣ ਸਿੱਖਾਂ ਨੇ ਮੂਰਤੀ ਪੂਜਾ ਛੱਡਤੀ ਜਿਹਨਾਂ ਨੇ ਨਹੀਂ ਛੱਡੀ ਉਹਨਾਂ ਦਾ ਸਿੱਖਾਂ ਨਾਲ ਟਕਰਾਅ ਹੋ ਗਿਆ ਸਾਤੇ ਗੁਰੂਆਂ ਨੇ ਮੂਰਤੀ ਪੂਜਾ ਛਡਾਤੀ ਦੱਖਣ ਵਾਲੇ ਸਾਡੇ ਹੱਕ 'ਚ ਨੇ ਦੇਖੋ ਦੱਖਣ ਦੇ ਗੁਰਦੁਆਰੇ ਦੋ ਨੇ ਉੱਥੇ ਨਹੀਂ ਸਾਡੀ ਮਰਿਆਦਾ ਨੂੰ ਕਦੇ ਖਤਰਾ ਹੋਇਆ ਨਾ ਹਜੂਰ ਸਾਹਿਬ ਹੋਇਆ ਨਾ ਪੜਨ ਸਾਹਿਬ ਇੱਥੇ ਅੰਮ੍ਰਿਤਸਰ ਹੋਇਆ ਇੱਥੇ ਦੀ ਸਾਡੀ ਮੂਰਤੀਆਂ ਲਿਆਂਦੀਆਂ ਉਹਨਾਂ ਨੇ ਪ੍ਰਕਰਮਾਂ 'ਚ ਉੱਥੇ ਨਾ ਲਿਆਂਦੀਆਂ ਪ੍ਰਕਰਮਾਂ 'ਚ ਉਹ ਪਹਿਲੇ ਹੀ ਮੂਰਤੀ ਪੂਜਕ ਨਹੀਂ ਹੈਗੇ ਲੋਕ ਉਹ ਪਹਿਲੇ ਹੀ ਓੰਕਾਰ ਨੂੰ ਮੰਨਣ ਵਾਲੇ ਨੇ ਓੰਕਾਰ ਕੀ ਹੈ ਓਮਕਾਰ ਅਰ ਓਮ ਦਾ ਕੀ ਫਰਕ ਹੈ ਓਮ ਸੁਣ ਓਮਕਾਰ ਹੈ ਸਹਿਜ ਓਮਕਾਰ ਦੇ ਵਿੱਚ ਦੋ ਨੇ ਜਾਗਰਤ ਅਵਸਥਾ ਜਿਹੜਾ ਓਮ ਹੈ ਉਹਦੇ ਅੰਦਰ ਇੱਛਾ ਵੀ ਹੈ ਕੋਈ ਓਮ ਦੇ ਵਿੱਚ ਇੱਛਾ ਨਹੀਂ ਹੈ ਕੱਲੇ ਓਮ ਚ ਇੱਛਾ ਨਹੀਂ ਹੈ ਉਹਦੇ ਵਿੱਚ ਇੱਛਾ ਵੀ ਹੈ ਇੱਛਾ ਸ਼ਕਤੀ ਹੈ ਇੱਛਾ ਕੀ ਹੈ ਇੱਛਾ ਸ਼ਕਤੀ ਸ਼ਿਵ ਕੌਣ ਓਮ ਸ਼ਿਵ ਸ਼ਿਵ ਓਮ ਹੈ ਸ਼ਕਤੀ ਉਹਦੀ ਇੱਛਾ ਸ਼ਿਵ ਸ਼ਕਤੀ ਆਪ ਉਪਾਇ ਕੇ ਕਰਤਾ ਆਪੇ ਹੁਕਮ ਵਰਤਾਏ ਆ ਸੰਸਾਰ ਦੇ ਵਿੱਚ ਸ਼ਕਤੀ ਨਾਲ ਪੈਦਾ ਕੀਤੀ ਹੈ ਨਾ ਕੁਦਰਤ ਕੀ ਹੈ ਕੁਦਰਤ ਉਹਦੀ ਸ਼ਕਤੀ ਦਾ ਨਾਮ ਹੈ ਜਿਹੜੀ ਦੂਈ ਕੁਦਰਤ ਸਾਜੀ ਹੈ ਨਾ ਕਿ ਉਹਨੂੰ ਹੁਕਮ ਸਾਜਿਆ ਆਪਣਾ ਇੱਛਾ ਸ਼ਕਤੀ ਉਹ ਸਾਜੀ ਹੈ ਜੋ ਚਾਹੁੰਦਾ ਉਹੀ ਹੋ ਜਾਂਦਾ ਹੈ ਜੋ ਚਾਹੁੰਦਾ ਹੋ ਜਾਂਦਾ ਹੈ ਫਿਰ ਉਹਦੇ ਚਾਹਣ ਵਿੱਚ ਸ਼ਕਤੀ ਹੈ ਨਾ ਤਾਂ ਹੋ ਜਾਂਦਾ ਨਾ ਜੋ ਉਹ ਇੱਛਾ ਕਰਦਾ ਹੈ ਇੱਛਾ ਧਾਰਦਾ ਉਹੀ ਹੋ ਜਾਂਦਾ ਹੈ ਇੱਛਾ ਹੀ ਸ਼ਕਤੀ ਹੈ ਉਹਦੀ ਪਰਮੇਸ਼ਰ ਦੀ ਇੱਛਾ ਹੀ ਪਰਮੇਸ਼ਰ ਦੀ ਸ਼ਕਤੀ ਹੈ ਸਰੀਰ ਵਾਲੀ ਸ਼ਕਤੀ ਨਹੀਂ ਉਹਨੂੰ ਲੋੜ ਹੈਗੀ ਅਸੀਂ ਜੋ ਚਾਹੁੰਦੇ ਆ ਸਾਨੂੰ ਸਰੀਰ ਨਾਲ ਉੱਠ ਕੇ ਕਰਨਾ ਪੈਂਦਾ ਪਰ ਉਹ ਜੋ ਚਾਹੁੰਦਾ ਉਹ ਹੋ ਜਾਂਦਾ ਅਸੀਂ ਜੋ ਚਾਹੁੰਦੇ ਆ ਕਰਨਾ ਉੱਠ ਕੇ ਚਾਹੁੰਦੇ ਆ ਅਸੀਂ ਮਨ ਕਰਕੇ ਕਰਨਾ ਪੈਂਦਾ ਸਾਨੂੰ ਹੱਥ ਸਰੀਰ ਕਰਕੇ ਪਰ ਉਹਦਾ ਕਿਉਂਕਿ ਉਹ ਨਿਰਾਕਾਰ ਹੈ ਉਹ ਜੋ ਚਾਹੁੰਦਾ ਉਹ ਹੋ ਜਾਂਦਾ ਉਹ ਸਮਰੱਥ ਹੈ ਉਹ ਕੱਲਾ ਨਹੀਂ ਹੈਗਾ ਉਹ ਸੱਚਖੰਡ ਦੇ ਵਿੱਚ ਸਾਰੇ ਭਗਤ ਨੇ ਜੋ ਚਾਹੁੰਦੇ ਨੇ ਹੋ ਜਾਂਦਾ ਹੈ ਇੱਥੇ ਹੈ ਕੱਲਾ ਬੂੰਦ ਉਹ ਹੈ ਸਾਗਰ ਸਾਗਰ ਜੋ ਚਾਹੁੰਦਾ ਹੋ ਜਾਂਦਾ ਬੂੰਦ ਜੋ ਚਾਹੁੰਦੀ ਉਹ ਨਹੀਂ ਹੁੰਦਾ ਹੁੰਦਾ ਬੂੰਦ ਜੇ ਚਾਹੁੰਦੀ ਹੈ ਤਾਂ ਜੇ ਤਾਂ ਸਾਗਰ ਵਾਲੀ ਉਹ ਇੱਛਾ ਹੋਵੇ ਬੂੰਦ ਦੇ ਅੰਦਰ ਫੇਰ ਤਾਂ ਉਹ ਹੋਏ ਜਾਣੀ ਹੈ ਜੇ ਬੂੰਦ ਦੀ ਇੱਛਾ ਸਾਗਰ ਨੂੰ ਉਲਟ ਹੋਵੇ ਫਿਰ ਸਾਗਰ ਵਾਲੀ ਇੱਛਾ ਪੂਰੀ ਹੋਊਗੀ ਬੂੰਦ ਵਾਲੀ ਹੋਣੀ ਨਹੀਂ ਇਹਦੇ ਸ਼ਕਤੀ ਘੱਟ ਹੈ ਸ਼ਕਤੀ ਜ਼ਿਆਦਾ ਕਿਤੇ ਤਾਂ ਅਰਬਾਂ ਖਰਬਾਂ ਬੰਦਿਆਂ ਦੀ ਸ਼ਕਤੀ ਕਿਤੇ ਕੱਲੇ ਦੀ ਸ਼ਕਤੀ ਕੱਲੇ ਦੀ ਅੱਧੇ ਦੀ ਸ਼ਕਤੀ ਪੂਰੇ ਦੀ ਵੀ ਅੱਧੇ ਦੀ ਸ਼ਕਤੀ ਹੁਣ ਸ਼ਕਤੀ ਤਾਂ ਜਿਹੜੀ ਬੜੀ ਹੋਊ ਉਸਨੇ ਕਾਮਯਾਬ ਹੋਣਾ ਉਹ ਮੱਛਰ ਆ ਗਿਆ ਮੂਰੇ ਰੇਲ ਦੇ ਇੰਜਣ ਦੇ ਚੱਲਦੇ ਦੇ ਉਹ ਮੱਛਰ ਥੋੜੀ ਰੇਲ ਦੇ ਇੰਜਣ ਨੂੰ ਰੋਕ ਲੂਗਾ ਉਹ ਚਾਹੇ ਕਰੋੜਾਂ ਵੀ ਮੱਛਰ ਆ ਜਾਣ ਤਾਂ ਨਹੀਂ ਰੋਕ ਸਕਦੇ ਸੰਸਾਰ ਦੇ ਜੀਵ ਤਾਂ ਮੱਛਰ ਵਰਗੇ ਹੀ ਨੇ ਉਹਦੇ ਸਾਹਮਣੇ ਇਹ ਸਾਰੇ ਵੀ ਜੋ ਚਾਹੁੰਦੇ ਨੇ ਉਹ ਵੀ ਨਹੀਂ ਹੋ ਸਕਦਾ ਇਸ ਕਰਕੇ ਸਾਡੇ ਕਿਤੇ ਤੇ ਕੁਝ ਨਹੀਂ ਹੋ ਸਕਦਾ ਸਾਡੀ ਸ਼ਕਤੀ ਇੱਕ ਮੱਛਰ ਵਰਗੀ ਹੈ ਉਹਦੇ ਸਾਹਮਣੇ ਅਰਬਾਂ ਖਰਬਾਂ ਮੱਛਰ ਵੀ ਇਕੱਠੇ ਹੋ ਕੇ ਰੇਲ ਦੇ ਇੰਜਣ ਨੂੰ ਨਹੀਂ ਰੋਕ ਸਕਦੇ ਉਹ ਨਹੀਂ ਰੁਕਦਾ ਉਹਨਾਂ ਤਕਤੀ ਧਰਤੀ ਘੁੰਮਦੀ ਹੈ ਕਿਹਦੀ ਸ਼ਕਤੀ ਨਾਲ ਘੁੰਮਦੀ ਹੈ ਰੋਕ ਕੇ ਦਿਖਾਓ ਕਿਹੜਾ ਰੋਕਦਾ ਸ਼ਕਤੀ ਹੁੰਦੀ ਹੈ ਇੱਛਾ ਹੁੰਦੀ ਹੈ ਤੰਪ ਹੁੰਦੀ ਹੈ ਕਿੰਨੀ ਸ਼ਕਤੀ ਹੈ ਉਹ ਕੋਈ ਨਹੀਂ ਕਹਿ ਸਕਦਾ ਉਹਦੀ ਕੋਈ ਵੀ ਕੀਮਤ ਪਾ ਸਕਦਾ ਉਹ ਸਹਿਜ ਦੀ ਸ਼ਕਤੀ ਹੈ ਸੁਣ ਵਿੱਚੋਂ ਸ਼ਕਤੀ ਸਮਾਈ ਹੋਈ ਹੁੰਦੀ ਹੈ ਜਦੋਂ ਪਾਣੀ ਟਿਕਿਆ ਹੋਇਆ ਸਮੁੰਦਰ ਦਾ ਸਮੁੰਦਰ ਜੰਮਿਆ ਹੋਇਆ ਗੱਲ ਹੋ ਰਿਹਾ ਜੇ ਸਮੁੰਦਰ ਪਾਣੀ ਹੈ ਜੇ ਲਹਿਰ ਉੱਠਦੀ ਹੈ ਕਿੰਨੀ ਸ਼ਕਤੀ ਲਹਿਰ ਚ ਹੁੰਦੀ ਹੈ ਫਨਾ ਕਰ ਦਿੰਦੀ ਹੈ ਦੇਖਿਓ ਇਹ ਸੁਨਾਮੀ ਜਾਂ ਉੱਠਦੀ ਹੈ ਪਰ ਪਾਣੀ ਜੋ ਲਹਿਰ ਉੱਠੂਗੀ ਬਰਫ਼ ਚੋਂ ਨਹੀਂ ਉੱਡਦੀ ਲੈ ਜੇ ਜੰਮਿਆ ਹੈ ਫਿਰ ਨਹੀਂ ਉੱਡਦੀ ਜਿੰਨੀ ਮਰਜ਼ੀ ਹਵਾ ਚਲੀ ਜਾਵੇ ਬਸ ਇਹ ਸਹਿਜ ਅਵਸਥਾ ਵਿੱਚ ਪਾਣੀ ਹੈ ਸੁੰਨ ਵਿੱਚ ਹਵਾ ਕਰ ਜਿਹੜਾ ਗੁਰ ਹਵਾ ਕਰਕੇ ਹਨ ਉਹ ਸਤਗੁਰ ਜਦ ਬਿਲਕੁਲ ਆਪਣਾ ਬਿਲਕੁਲ ਨਹੀਂ ਕੁਝ ਕਰਦਾ ਹੀ ਨਹੀਂ ਜਦ ਮਨ ਅਸੀਂ ਸਰੈਂਡਰ ਹੋ ਜਾਂਦੇ ਆ ਅੰਦਰ ਹਿਰਦੇ ਟਿਕ ਜਾਂਦਾ ਹੈ ਗੁਰੂ ਦੇ ਚਰਨਾਂ ਜੁੜ ਜਾਂਦਾ ਉਦੋਂ ਹਵਾ ਕਰ ਹੁੰਦਾ ਨਾ ਸਤਗੁਰ ਵਿਰੋਧ ਕਰਦਾ ਹੁਕਮ ਦਾ ਨਾ ਇਹ ਕਰਦਾ ਭਾਣੇ ਚੱਲਦੇ ਨੇ ਹਵਾ ਕਰ ਆਪਣੀ ਸ਼ਕਤੀ ਸਾਰੀ ਖਤਮ ਕਰ ਲੈਂਦੇ ਨੇ ਬਰਫ਼ ਦੀ ਸ਼ਕਤੀ ਖਤਮ ਹੁੰਦੀ ਹੈ ਬਰਫ਼ ਚ ਪਾਣੀ ਦੀ ਵਿੱਚ ਸਮਾਈ ਹੋਈ ਹੁੰਦੀ ਹੈ ਉਹਦੀ ਸ਼ਕਤੀ ਆਪਣੀ ਵਿੱਚ ਹੀ ਗੁਣ ਜਿੰਨੇ ਨੇ ਵਿੱਚ ਸਮਾਏ ਹੁੰਦੇ ਨੇ ਜਦ ਉਹਦਾ ਪਾਣੀ ਫਿਰ ਉਹ ਕੀ ਕਰਦਾ ਫਿਰ ਮੇਗਾ ਹੋ ਕੇ ਵੀ ਵਰਸਦਾ ਦੇਖੋ ਸਾਰੇ ਹਰੀ ਭਰੀ ਖੇਤੀ ਕਰ ਦਿੰਦਾ ਧਰਤ ਭਈ ਹਰਿਆਵਲੀ ਕਰ ਦਿੰਦਾ ਫੇਰ ਕਰਾਮਾਤ ਹੁੰਦੀ ਹੈ ਪਾਣੀ ਦੀ ਸ਼ੁਰੂ ਬਾਰਸ ਬਣ ਕੇ ਵਰਸਦਾ ਵਰਸਦਾ ਜੀਵਨ ਦਾਨ ਦਿੰਦਾ ਕਹਿੰਦਾ ਨਾ ਜੀਵਨ ਦਾਨ ਦਿੰਦਾ ਇਹ ਸੁਨਾਮੀ ਆਉਂਦੀਆਂ ਨੇ ਫਿਰ ਫਨਾ ਵੀ ਕਰਦਾ ਦੋ ਇਹ ਕੰਮ ਕਰ ਦਿੰਦਾ ਜਿਆਦਾ ਵੀ ਪੈ ਜਵੇ ਹੜ ਆ ਜਵੇ ਮਾਰ ਵੀ ਦਿੰਦਾ ਹਿਸਾਬ ਦਾ ਆਵੇ ਤਾਂ ਜੀਵਨ ਵੀ ਦਿੰਦਾ ਇਸ ਕਰਕੇ ਇਹਦੇ ਵਿੱਚ ਦੋ ਹੀ ਚੀਜ਼ਾਂ ਨੇ ਉਹਦੀ ਇੱਛਾ 'ਚ ਜੰਮਣਾ ਮਰਨਾ ਉਹਦੀ ਇੱਛਾ ਦੇ ਵਿੱਚ ਹੀ ਹੈ ਇੱਛਾ ਕਹੇਗੀ ਹੈ ਹੁਕਮ ਜੰਮਣ ਵਾਲਾ ਹੁਕਮ ਇੱਛਾ 'ਚ ਹੈ ਉਹਦੀ 'ਚ ਜੰਮਣਾ ਮਰਨਾ ਸਹਿਜ ਸੁਣ ਪੰਡਤ ਵੀ ਸੁਣ ਮੂਰਤੀਆਂ ਪੂਜਾ ਰੱਖਦਾ ਹੈ ਸੁਣ ਨਾਲ ਜੁੜਿਆ ਹੋਇਆ ਹੈ ਜੋਗੀ ਵੀ ਸੁਣ ਨਾਲ ਜੁੜਿਆ ਹੈ ਚਾਹੇ ਜੋਗੀਦਾਰ ਪੰਡਤ ਦਾ ਫਰਕ ਹੈ ਪਰ ਗੱਲ ਤਾਂ ਸੁਣਦੀ ਦੀ ਉਹ ਕਰ ਰਿਹਾ ਜੋਗੀ ਵੀ ਸੁਣਨ ਸਮਾਦ ਸੁਣਨ ਸਮਾਦ ਹੋਇਆ ਨਹੀਂ ਜਾ ਸਕਦਾ ਸਹਿ ਸਮਾਦ ਹੋਇਆ ਸੁਣ ਕੀ ਹੁੰਦਾ ਸੁਪਨਾ ਆਇਆ ਹੋਇਆ ਕਿਸੇ ਨੂੰ ਸੁਪਨੇ 'ਚ ਅਸੀਂ ਸੁੱਤੇ ਪਏ ਨੂੰ ਸੁਣ ਕਹਿੰਦੇ ਆ ਸੁਪਨੇ ਸੁਪਨਾ ਬੰਦ ਕਰਕੇ ਦਿਖਾ ਦਿਓ ਪਹਿਲਾਂ ਤਾਂ ਸੁਪਨੇ ਵਾਲੇ ਨੂੰ ਗਿਆਨ ਨਹੀਂ ਵੀ ਸੁਪਨੇ ਹੁਣ ਅਸੀਂ ਜੀਵਨ ਨੂੰ ਸੁਪਨੇ ਸਮਾਨਗਾ ਸਾਡਾ ਅਸੀਂ ਮਨ ਦੀ ਜਿਹੜੀ ਹੈ ਮਨ ਨੂੰ ਕਾਬੂ ਨਹੀਂ ਕਰ ਸਕਦੇ ਬਿਲਕੁਲ ਨਹੀਂ ਕਰ ਸਕਦੇ ਮਨ ਨੂੰ ਕਾਬੂ ਅਕਲ ਮਨ ਨੂੰ ਕਾਬੂ ਨਹੀਂ ਕਰ ਸਕਦੀ ਸੁਣਨ ਨਹੀਂ ਕਰ ਸਕਦੀ ਸੁਣ ਨਹੀਂ ਕਰ ਸਕਦੀ ਮਨ ਨੂੰ ਸਹਿਜ ਕਰ ਸਕਦੀ ਹੈ ਅਕਲ ਜੇ ਸੁਪਨਾ ਬੰਦ ਕਰਨਾ ਮਨ ਨੂੰ ਜਗਾ ਦਿਓ ਸੁਪਨਾ ਦੇਖਦਾ ਆਪਣੇ ਮੂਲ ਨਾਲ ਟੁੱਟਿਆ ਹੋਇਆ ਕਿ ਮੂਲ ਜਾਗਦਾ ਹੈ ਸੁਤਾ ਪਿਆ ਦੇਖੋ ਮੂਲ ਜਾਗਦਾ ਜਾਗਤੇ ਕੋ ਜਾਗਦਾ ਮਿਲੇ ਜੇ ਆਪਣੇ ਮੂਲ ਨਾਲ ਮਿਲਣਾ ਉਹ ਜਾਗਦਾ ਜਾਗ ਜਾਗ ਪਵੇ ਮਨ ਫਿਰ ਇੱਕ ਹੋਊਗਾ ਫਿਰ ਸਮਾਧ ਹੋ ਗਿਆ ਉਹ ਚ ਸਮਾ ਗਿਆ ਸਮਾਦ ਹੋਣਾ ਆਪਣੇ ਮੂਲ 'ਚ ਸਮਾ ਜਾਣ ਨੂੰ ਕਹਿੰਦੇ ਨੇ ਇਹ ਥਿਰ ਹੋ ਜਾਣਾ ਕਿ ਸਤਗੁਰ ਥਿਰ ਹੈ ਨਾ ਇਹਨੇ ਜੇ ਮਨ ਨੇ ਥਿਰ ਹੋਣਾ ਤੇ ਜਾਗ ਜਵੇ ਉਹ ਆਪਣੇ ਮੂਲ 'ਚ ਜੁੜ ਜੂ ਥਿਰ ਹੋ ਜੂ ਤਾਂ ਰਵਦਾਸ ਕਹਿ ਰਿਹਾ ਸਹਿਜ ਸਮਾਦ ਉਪਾਦ ਰਹਿਤ ਉਪਾਦ ਰਹਿਤ ਹੁੰਦੀ ਹੈ ਸਹਿਜ ਸਮਾਦ ਸੁੰਦ ਸਮਾਦ ਉਪਾਦ ਰਹਿਤ ਹੁੰਦੀ ਹੋਈ ਨਹੀਂ ਮਨ ਉਹ ਗੁਣਾਂ ਨੂੰ ਛੱਡਦਾ ਹੀ ਨਹੀਂ ਮਨ ਸੁਣ ਹੋ ਹੀ ਨਹੀਂ ਸਕਦਾ ਸਹਿਜ ਸਮਾਦ ਉਪਾਦ ਰਹਿਤ ਫੁੱਨ ਵੱਡੇ ਭਾਗ ਲਿਵ ਲੱਗੀ ਵੱਡੇ ਭਾਗ ਨੇ ਮੇਰੀ ਦੁਬਾਰਾ ਲਿਵ ਲੱਗੀ ਫੁੱਲ ਫੁੱਨ ਆਇਆ ਲਫ਼ਜ਼ ਦੁਬਾਰਾ ਲਿਵ ਲੱਗੀ ਹੈ ਹੁਣ ਤੇ ਉਤਰੀ ਭਾਰਤ ਦੀ ਸਾਰੀ ਫਲਸਫੀ ਫੇਲ ਹੋ ਗਈ ਪੰਡਤ ਦੀ ਵੀ ਫੇਲ ਹੋ ਗਈ ਜੋਗੀਆਂ ਦੀ ਫੇਲ ਹੋ ਇਸ ਕਰਕੇ ਦੱਖਣੀ ਓੰਕਾਰ ਹੈ ਉਤਰੀ ਓਮ ਓਮ ਫੇਲ ਹੈ ਓਮ ਨਹੀਂ ਹੈ ਉਹ ਸੱਚਖੰਡ 'ਚ ਕੋਈ ਹੁਣ ਓਮਕਾਰ ਹੈ ਸੱਚਖੰਡ 'ਚ ਰਚਨਾ ਕੁਝ ਕਰ ਰਿਹਾ ਜਦ ਓਮਕਾਰ ਉਹਦੇ ਮਨ 'ਚ ਚਿੰਤਾ ਫਿਰ ਉਹਦੇ ਮਨ 'ਚ ਨਹੀਂ ਚਿੰਤਾ ਹੁੰਦੀ ਸਰਬ ਕੀ ਚਿੰਤਾ ਨੂੰ ਚਿੰਤਾ ਉਹਨੇ ਤਾਂ ਇਹਨਾਂ ਪਰਿਵਾਰ ਪਾਲਣਾ ਇਹਨਾਂ ਪਰਿਵਾਰ ਪੈਦਾ ਕੀਤਾ ਹੋਇਆ ਸਾਰਿਆਂ ਨੂੰ ਰੋਜੀ ਰੋਟੀ ਦੇਣੀ ਹੈ ਇਹ ਗੱਲ ਅਲੱਗ ਹੈ ਅਸੀਂ ਅਗਿਆਨਤਾ 'ਚ ਆਪਣੀ ਚਿੰਤਾ ਆਪ ਕਰਦੇ ਆ ਆਪਣੇ ਨਿਆਣੇ ਦੀ ਕਰਦੇ ਆ ਉਹ ਸਾਡੀ ਅਗਿਆਨਤਾ ਹੈ ਪਰ ਚਿੰਤਾ ਉਹਨੂੰ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸੀ ਕਿਉਂ ਕਿਹਾ ਮੰਨਦੇ ਇਹ ਵੀ ਨੇ ਉਤਰੀ ਭਾਰਤ ਵਾਲੇ ਵੀ ਚਿੰਤਾ ਉਹਨੂੰ ਹੈ ਪਰ ਉੱਤੋਂ ਉੱਤੋਂ ਹੀ ਮੰਨਦੇ ਨੇ ਅੰਦਰੋਂ ਨਹੀਂ ਮੰਦੇ ਕਹਿੰਦੇ ਨੇ ਮੰਨਦੇ ਨਹੀਂ ਕਹਿੰਦੇ ਨੇ ਮੂਹ ਤੋਂ ਤਾਂ ਕਹਿੰਦੇ ਨੇ ਚਿੰਤਾ ਪਰ ਅੰਦਰੋਂ ਨਹੀਂ ਮੰਨਦੇ ਜੇ ਅੰਦਰੋਂ ਮੰਨਦੇ ਹੁਣ ਕੋਈ ਚਿੰਤਾ ਛੱਡ ਦੇ ਜੇ ਅੰਦਰੋਂ ਮੰਨਦੇ ਹੁਣ ਨਾਨਕ ਨੇ ਚਿੰਤਾ ਛੱਡਦੀ ਭਗਤਾਂ ਨੇ ਚਿੰਤਾ ਛੱਡਦੀ ਜਿਹੜਾ ਮੰਨ ਲੈਂਦਾ ਸਮਝ ਲੈਂਦਾ ਉਹ ਚਿੰਤਾ ਛੱਡ ਵੀ ਦਿੰਦਾ ਸੁਣੀ ਸੁਣਾਈ ਗੱਲ ਜਿਹੜੀ ਕਹਿੰਦਾ ਨਾ ਉਹ ਚਿੰਤਾ ਨਹੀਂ ਛੱਡ ਸਕਦਾ ਭਰੋਸਾ ਨਹੀਂ ਹੈਗਾ ਨਾ ਇਹ ਜੇ ਭਰੋਸਾ ਹੋਵੇ ਵੀ ਹਾਂ ਉਹਨੂੰ ਚਿੰਤਾ ਹੈ ਫਿਰ ਚਿੰਤਾ ਛੁੱਟਦੀ ਆਪਣੀ ਵਰਨਾ ਨਹੀਂ ਚਿੰਤਾ ਛੁੱਟਦੀ ਹਾਂ ਸਾਨੂੰ ਜੇ ਗੁਰਬਾਣੀ ਤੇ ਹੀ ਭਰੋਸਾ ਹੋ ਜਵੇ ਵੀ ਜੋ ਗੁਰਬਾਣੀ ਕਹਿੰਦੀ ਹੈ ਸੱਚ ਹੈ ਫੇਰ ਵੀ ਚਿੰਤਾ ਛੱਡ ਸਕਦੇ ਹਾਂ ਅਸੀਂ ਪਰ ਗੁਰਬਾਣੀ ਦਾ ਵੀ ਭਰੋਸਾ ਨਹੀਂ ਹੈ ਜਿਨ੍ਹਾਂ ਨੇ ਚਿੰਤਾ ਨਹੀਂ ਛੱਡੀ ਉਹਨਾਂ ਦਾ ਕਮ ਸੇ ਕਮ ਜੇ ਸਿੱਖੇ ਨੇ ਗੁਰਬਾਣੀ ਦਾ ਜ਼ਰੂਰ ਭਰੋਸਾ ਨਹੀਂ ਹੈ ਜਿੰਨਾ ਕੁ ਭਰੋਸਾ ਉਹਨੇ ਕਿ ਚਿੰਤਾ ਛੱਡ ਦਿੰਦੇ ਨੇ ਜਿੰਨਾ ਹੈ ਬਾਕੀ ਨਹੀਂ ਛੱਡਦੇ ਦਖਣੀ ਓੰਕਾਰ ਦਾ ਮਤਲਬ ਹੀ ਹੈ ਸਾਡਾ ਵਿਚਾਰ ਸਾਡੀ ਵਿਚਾਰਧਾਰਾ ਓੰਕਾਰ ਨਾਲ ਦਖਣ ਵਾਲੇ ਜਿਹੜੇ ਓੰਕਾਰ ਬੰਦੇ ਨੇ ਉਹਦੇ ਨਾਲ ਖੜੀ ਹੈ ਗੁਰਨਾਮ ਦੀ ਵਿਚਾਰਧਾਰਾ ਵੇਦਾਂ ਨਾਲ ਖੜੀ ਹੈ ਰਾਵਣ ਵੇਦਾਂ ਦਾ ਗਿਆਤਾ ਸੀ ਮੰਨਿਆ ਹੋਇਆ ਇਹ ਲੋਕ ਵੇਦਾਂ ਦੇ ਵਿਰੋਧ ਵਿਰੋਧ ਖੜੇ ਨੇ ਇਸੇ ਕਰਕੇ ਗੁਰਬਾਣੀ ਦੇ ਵੀ ਵਿਰੋਧ ਖੜੇ ਨੇ ਇਹਦੇ ਵੀ ਅਰਥਾਂ ਦੇ ਨਾਲ ਕਰਦੇ ਰਹੇ ਨੇ ਭਗਤਾਂ ਦੇ ਬਾਅਦ ਹੁਣ ਵੀ ਕਰਦੇ ਨੇ ਇਹੀ ਸਾਡਾ ਝਗੜਾ ਵੀ ਰਿਹਾ ਇਹਨਾਂ ਦਾ ਸਾਡੇ ਨਾਲ ਜਿਹੜੇ ਜੋ ਵੀ ਇੱਥੇ ਹੋਇਆ ਪਿੱਛੇ 300 ਸਾਲ ਦੇ ਇਤਿਹਾਸ 'ਚ ਜਾਂ 500 ਸਾਲ ਦੇ ਇਤਿਹਾਸ 'ਚ ਉਹ ਪੰਡਤ ਦੀ ਦੇ ਵੱਲੋਂ ਕਿਉਂ ਹੋਇਆ ਪੰਡਤ ਇਸ ਵਿਚਾਰਧਾਰਾ ਦਾ ਵਿਰੋਧੀ ਹੈ ਇਸ ਵਿਚਾਰਧਾਰਾ ਦਾ ਵਿਰੋਧੀ ਵਿਸ਼ਨੂ ਵੀ ਹੈ ਸ਼ਿਵ ਵੀ ਹੈ ਜਿਹੜਾ ਇਹਨਾਂ ਵਾਲਾ ਸ਼ਿਵ ਹੈ ਇਹਨਾਂ ਵਾਲਾ ਸ਼ਿਵ ਹੈ ਉਹ ਵੀ ਵਿਰੋਧੀ ਹੈ ਸ਼ਿਵ ਜੀ ਬਣੀ ਚਾਹੁੰਦਾ ਕਿਸ ਨੂੰ ਮੁਕਤੀ ਮਿਲੇ ਵਿਸ਼ਨੂ ਬਣੀ ਚਾਹੁੰਦਾ ਕਿਸ ਨੂੰ ਮੁਕਤੀ ਮੁਕਤੀ ਮਿਲੇ ਨਾ ਸ਼ਿਵ ਜੀ ਮੁਕਤੀ ਦੇ ਸਕਦਾ ਨਾ ਮੁਕਤੀ ਚਾਹੁੰਦਾ ਸ਼ਿਵ ਜੀ ਕਹਿੰਦਾ ਮੈਂ ਹਾਂ ਸਭ ਕੁਝ ਆਪੇ ਸਭ ਕੁਝ ਇੱਕ ਆਦਮੀ ਜਿਹੜਾ ਕਿ ਮੈਂ ਸ਼ਿਵਾ ਉਹਦਾ ਹੰਕਾਰ ਦਾ ਪ੍ਰਤੀਕ ਹੈ ਰੁੱਦਰ ਭਗਤ ਦਾ ਸੰਭਾਸ਼ਾ ਕਹਿੰਦਾ ਰੁੱਦਰ ਭਗਤ ਜਗਤ ਮਾਹੇ ਸੁੱਕੇ ਦੇ ਸਦਾ ਭਰੈ ਮਰਾ ਫਿਰ ਆਵਾ ਜਾਏ ਫਲ ਕਛ ਲਖਤਨਾ ਮੁਕਤ ਕੋ ਮੁਕਤੀ ਨਹੀਂ ਮਿਲ ਸਕਦੀ ਸ਼ਿਵ ਜੀ ਦੇ ਭਗਤ ਨੂੰ ਕਦੇ ਵੀ ਤੇ ਵਿਸ਼ਨੂੰ ਦਾ ਆਪੇ ਪਾਲਣ ਹਾਰਾ ਬਣਿਆ ਬੈਠਾ ਸਾਰਿਆਂ ਨੂੰ ਪਾਲਦਾ ਹੀ ਮੈਂ ਰਾਜਾ ਮੈਂ ਗੁਰਬਾਣੀ ਕਹਿੰਦੀ ਹੈ ਕੋਈ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਵਿਚਾਰ ਕੇ ਝੂਠੇ ਕਰਤ ਦਵਾਜਾ ਗੁਰਬਾਣੀ ਖਿਲਾਫ ਖੜੀ ਹੈ ਵੀ ਆਦਮੀ ਕੋ ਜਨਮ ਲੈ ਕੇ ਰਾਜਾ ਹੋ ਸਕਦਾ ਤੇ ਇਹ ਜਿਹੜੀ ਉੱਤਰ ਦੀ ਵਿਚਾਰਧਾਰਾ ਇਹ ਵੇਦਾਂ ਨੂੰ ਚਾਹੇ ਕਹਿੰਦੀ ਹੈ ਵੇਦ ਸਾਡੇ ਨੇ ਪਰ ਵੇਦਾਂ ਤੇ ਤਾਂ ਖਿਲਾਫ ਹੈ ਇਹਨਾਂ ਦੀ ਵਿਚਾਰਧਾਰਾ ਕੀ ਹੈ ਇਹਨਾਂ ਦੀ ਵਿਚਾਰਧਾਰਾ ਸਿਮਰਤ ਸ਼ਾਸਤਰ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦਾ ਵਿਚਾਰ ਦੇ ਤੱਤੇ ਸਾਰ ਨੂੰ ਜਾਣਾ ਤਤ ਗਿਆਨ ਤਿਆਗ ਕੇ ਪੁੰਨ ਪਾਪ ਦੀ ਵਿਚਾਰਧਾਰਾ ਖੜੀ ਕਰ ਲਈ ਇਹਨਾਂ ਨੇ ਗੁਰਬਾਣੀ ਕਹਿੰਦੀ ਹੈ ਵੀ ਪੁੰਨ ਕਰ ਸਕਦਾ ਹੈ ਆਦਮੀ ਪਾਪ ਕਰ ਸਕਦਾ ਹੈ ਜੇ ਆਦਮੀ ਪਾਪ ਕਰ ਸਕਦਾ ਹੈ ਤਾਂ ਪਰਮੇਸ਼ਰ ਦੀ ਸ਼ਕਤੀ ਦਾ ਕੁਝ ਨਾ ਹੋਈ ਨਾ ਫਿਰ ਜੇ ਅਸੀਂ ਕਿਸੇ ਨੂੰ ਮਾਰ ਸਕਦੇ ਹਾਂ ਤਾਂ ਫਿਰ ਜੰਮਣ ਬਣਨਾ ਤਾਂ ਉਹਦੇ ਹੱਥ ਨਾਲ ਹੋਇਆ ਸਾਡੇ ਹੱਥ ਹੋ ਗਿਆ ਫਿਰ ਤਾਂ ਉਹ ਮਾਰਦੇ ਦੀਦੇ ਜੀਵਾਂ ਨੂੰ ਜੀਵੇ ਨੇ ਪਰ ਹੁਕਮ ਉਸੇ ਦਾ ਚੱਲਦਾ ਪਿੱਛੇ ਉਹ ਡੋਰੀ ਉਹਦੇ ਹੀ ਹੱਥ 'ਚ ਹੈ ਪ੍ਰਭ ਡੋਰੀ ਹੱਥ ਤੁਹਾਰੇ ਡੋਰੀ ਨਹੀਂ ਦੀਂਦੀ ਨਾ ਡੋਰੀ ਫੜਨ ਵਾਲਾ ਦੀਂਦਾ ਕਰਨ ਵਾਲਾ ਦੀਂਦਾ ਕਰਾਉਣ ਵਾਲਾ ਨਹੀਂ ਦੀਂਦਾ ਕਰਨ ਵਾਲਾ ਤਾਂ ਦੀਂਦਾ ਕਰਾਉਣ ਵਾਲਾ ਨਿਰਾਕਾਰ ਉਹ ਦੀਂਦਾ ਨਹੀਂ ਉਹ ਅੰਦਰ ਬੈਠਾ ਸਮੱਸਿਆ ਇਹ ਹੈ ਜੋ ਕਰਦਾ ਉਹ ਦੀਂਦਾ ਜੋ ਕਰਾਉਂਦਾ ਉਹ ਨਹੀਂ ਦੀਂਦਾ ਅਸਲੀ ਕਰਾਉਣ ਵਾਲਾ ਜ਼ਿੰਮੇਵਾਰ ਹੈ ਪੂਰੇ ਫੌਜ ਲੜਦੀ ਹੈ ਅੱਗੇ ਸਿਪਾਹੀ ਹੁਕਮ ਤੇ ਲੜਦੇ ਨੇ ਪਰ ਜਦੋਂ ਫਿਰ ਕੇਸ ਚੱਲਦਾ ਕੇਸ ਉਹਦੇ ਤੇ ਚੱਲਦਾ ਜਿਹੜਾ ਸਿਪਾਹੀਆਂ ਤੇ ਹਮਲਾ ਕਰਵਾ ਰਿਹਾ ਹੈ ਸਿਪਾਹੀਆਂ ਤੇ ਨਹੀਂ ਚੱਲਦਾ ਕੇਸ ਫਿਰ ਉਹਦੇ ਚੱਲਦਾ ਜਿਹੜਾ ਪਿੱਛੇ ਸਭ ਤੋਂ ਵੱਡਾ ਅਫਸਰ ਪਹਿਲਾ ਦੇਣ ਨੂੰ ਫਾਂਸੀ ਲੱਗਦੀ ਹੈ ਲਾਦੇਨ ਨੂੰ ਵੀ ਫਾਂਸੀ ਲੱਗਦੀ ਹੈ ਸਦਾਮ ਨੂੰ ਫਾਂਸੀ ਲੱਗਦੀ ਹੈ ਸਦਾਮ ਨੂੰ ਫਾਂਸੀ ਲੱਗਦੀ ਹੈ ਕਿਉਂਕਿ ਰਾਜਾ ਜੋ ਹੈ ਜਿਵੇਂ ਉਹਦੀ ਉਹਦੇ ਹੁਕਮ ਨਾਲ ਜਿਹਦਾ ਹੁਕਮ ਹੈ ਹਾਕਮ ਤੇ ਕੇਸ ਚੱਲਦਾ ਜਿਹਦੇ ਤੇ ਹੁਕਮ ਚੱਲਦਾ ਉਹਦੇ ਕਿਉਂਕਿ ਅਸੀਂ ਤਾਂ ਜਿਹਦਾ ਹੁਕਮ ਹੈ ਅਸੀਂ ਤਾਂ ਹੁਕਮ ਦੇ ਬੰਦੇ ਕੰਮ ਕਰਦੇ ਹਾਂ ਗੁਰਬਾਣੀ ਦਾ ਸਪਸ਼ਟ ਹੈ ਕਿ ਪੁੰਨ ਪਾਪ ਹਮਰੇ ਬਸ ਨਹੀਂ ਸਾਡੇ ਬਸੇ ਨਹੀਂ ਪੁੰਨ ਪਾਪ ਹੈ ਜੀ ਹੁਣ ਹਿੰਦੂ ਮਤ ਕਹਿੰਦਾ ਸਾਡੇ ਬਸ ਹੈ ਪੁੰਨ ਪਾਪ ਇੱਕਦਮ 100 80% ਸਾਡੀ ਵਿਚਾਰਧਾਰਾ ਉਹਨਾਂ ਤੋਂ ਖਿਲਾਫ ਹੈ ਉਹਨਾਂ ਦੀ ਵਿਚਾਰਧਾਰਾ ਸਾਡੇ ਵੇਦ ਦੇ ਖਿਲਾਫ ਸਾਡੀ ਵੇਦ ਨਾਲ ਵਿਚਾਰਧਾਰਾ ਸਾਡੀ ਦਾ ਕੋਈ ਵਿਚਾਰਧਾਰਾ ਹੀ ਨਹੀਂ ਨਾ ਇਹ ਤਾਂ ਵੇਦ ਦੀ ਵਿਚਾਰਧਾਰਾ ਵੇਦ ਬਾਣੀ ਹੈ ਤਾਂ ਭਾਵੇਂ ਸਿੱਖਾਂ ਨੂੰ ਅਲਰਜੀ ਹੋਵੇ ਇਸ ਗੱਲ ਤੇ ਵੇਦ ਬਾਣੀ ਕਹਿਣ ਤੇ ਪਰ ਹੈ ਸਾਡੀ ਵੇਦ ਬਾਣੀ ਸਿੱਖ ਕੀ ਦੇ ਨੇ ਸਿੱਖ ਗੁਰੂ ਦੇ ਨੇ ਗੁਰੂ ਕੌਣ ਹੈ ਪਰਮੇਸ਼ਰ ਹੈ ਵੇਦ ਬਾਣੀ ਕੀ ਦੀ ਪਰਮੇਸ਼ਰ ਦੀ ਬਾਣੀ ਉਹਦੀ ਬਾਣੀ ਹੈ ਗੁਰੂਆਂ ਦੀ ਤਾਂ ਹੈ ਨਹੀਂ ਗੁਰੂ ਤਾਂ ਕਹਿੰਦੇ ਨੇ ਸਾਰੇ ਤਾਂ ਬਲਾਏ ਬੋਲੇ ਨੇ ਬਲਾਏ ਬੋਲੇ ਨੇ ਪਰਮੇਸ਼ਰ ਤੇ ਪਰਮੇਸ਼ਰ ਦੀ ਬਾਣੀ ਹੈ ਵੇਦ ਬਾਣੀ ਦਸਮ ਪਾਸ਼ਾ ਵੀ ਕਹਿੰਦੇ ਕਹੂ ਵੇਦ ਬਾਣੀ ਕਹੂ ਸਾਰਦਾ ਭਵਾਨੀ ਕਹੂ ਰਾਜਾ ਕਹੂ ਰਾਣੀ ਕਹੂ ਨਾਰਕੇ ਕਾਰੋ ਕਹੂ ਵੇਦ ਰੀਤ ਕਹੂ ਤਾਸਿਓ ਵਿਪਰੀਤ ਕਹੂ ਗੁਣ ਤੀਤ ਕਹੂ ਸੁਰਗੁਣ ਸਮੇਤ ਵੀ ਕਹਿੰਦੇ ਇਹ ਜਿਹੜੇ ਕਿਉਂ ਵੇਦ ਬਾਣੀ ਨਹੀਂ ਅਸੀਂ ਮੰਨਦੇ ਕਿਉਂ ਅਸੀਂ ਇਹ ਗੱਲ ਕੀਤੀ ਹੈ ਇਹਦੇ ਪਿੱਛੇ ਵੀ ਹਿੰਦੂਆਂ ਦੀ ਸ਼ਰਾਰਤ ਹੈ ਉਹਨਾਂ ਨੇ ਐਸੇ ਪੰਡਤ ਸਾਡੇ ਵਿੱਚ ਪ੍ਰਵੇਸ਼ ਕਰਕੇ ਸਿੱਖ ਬਾੜਤੇ ਜਿਹੜੇ ਕੁਝ ਗੱਲਾਂ ਇਹ ਜੀਆਂ ਕਰਦੇ ਨੇ ਕਿ ਹੋਰ ਹਿੰਦੂ ਸਿੱਖ ਨਾ ਬਣ ਜਾਣ ਇਹਨਾਂ ਨੂੰ ਸਿੱਖ ਹਿੰਦੂਆਂ ਨੂੰ ਬਿਲਕੁਲ ਪਾੜ ਦਈਏ ਸਿੱਖਾਂ ਦਾ ਕਿਹੜਾ ਵੀ ਪਿਆਦਾ ਹਿੰਦੂਆਂ ਚੋਂ ਬਣੇ ਨੇ ਜੇ ਅਸੀਂ ਬੇਦਬਾਣੀ ਕਹਿੰਦੇ ਆ ਤਾਂ ਸਾਰੇ ਹਿੰਦੂ ਸਿੱਖ ਬਣ ਸਕਦੇ ਨੇ ਜਿਹੜੇ ਸ਼ਰਾਰਤੀ ਨੇ ਜਿਨ੍ਹਾਂ ਨੇ ਬਾੜ ਪਾੜੀ ਹੈ ਪੰਡਤ ਨੇ ਦੇਖੋ ਇੱਕ ਬ੍ਰਾਹਮਣ ਇੱਕ ਪੰਡਤ ਹੈ ਵੇਦ ਨੂੰ ਮੰਨਣ ਵਾਲਾ ਬ੍ਰਾਹਮਣ ਜੋ ਬ੍ਰਹਮ ਵਿਚਾਰੇ ਬ੍ਰਾਹਮਣ ਕਹੇ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਏ ਤਾਂ ਪਰ ਜਿਹੜਾ ਪੰਡਤ ਉਹਨੇ ਵਾਟ ਪਾੜ ਲਈ ਉਹ ਮੂਰਤੀ ਪੂਜਾ ਹੋ ਗਿਆ ਉਹ ਰਾਜੇ ਦਾ ਪੁਜਾਰੀ ਹੋ ਗਿਆ ਉਹਨੇ ਸ਼ਿਵ ਬਣਾ ਲਿਆ ਉਹ ਉਹਦੀ ਵਿਚਾਰਤਾ ਦਾ ਜਿਹੜੀ ਹੈਗੀ ਇਹ ਮੂਰਤੀ ਪੂਜਾ ਹੈ ਹੁਣ ਵਿਦਵਾਨ ਵਿਦਵਾਨ ਅਸੀਂ ਕਹੀ ਜਾਂਦੇ ਵਿਦਵਾਨ ਤਾਂ ਪੰਡਤ ਹੁੰਦਾ ਸਾਡਾ ਵਿਦਵਾਨਾਂ ਨੂੰ ਜਿਹੜਾ ਚਾਰਜ ਦੇ ਦੇਣਾ ਗੁਰਮਤ ਅਸਲ 'ਚ ਪੰਡਤ ਪੰਡਤਾਂ ਦਾ ਕਬਜ਼ਾ ਕਰਾ ਦੇਣਾ ਗੁਰਮਤ ਤੇ ਗੁਰਮਤ ਦੇ ਪ੍ਰਚਾਰ ਤੇ ਪੰਡਤਾਂ ਦਾ ਕਬਜ਼ਾ ਕਰਾ ਦੇਣ ਦਾ ਮਤਲਬ ਹੈ ਵਿਦਵਾਨ ਵਿਦਵਾਨ ਦਾ ਰੌਲਾ ਇਸ ਕਰਕੇ ਹੈ ਇਹ ਤਾਂ ਗੁਰਮਖਾਂ ਦੀ ਬਾਣੀ ਹੈ ਗੁਰਮਖਾਂ ਨੂੰ ਰਾਈਟ ਹੈ ਇਹਦਾ ਅਰਥ ਆਉਣ ਦਾ ਗੁਰਮਖਾਂ ਕੋਲੇ ਸਮਰੱਥਾ ਹੈ ਅਰਥ ਹੋਣ ਦੀ ਹੁੰਦੀ ਬਾਣੀ ਬੱਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਵੀ ਇਸੇ ਦੇ ਵਿੱਚ ਹੈ ਦਖਣੀ ਓਮਕਾਰ ਜੀ ਪੰਕਤੀ ਇਹ ਬਾਣੀ ਹੈ ਜਿਹੜੀ ਵੱਲੋਂ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ ਇਹ ਤਾਂ ਮਹਾਪੁਰਖ ਦੀ ਪਰਮੇਸ਼ਰ ਦੀ ਬਾਣੀ ਹੈ ਇਹ ਤਾਂ ਨਿਜ ਘਰ ਵਾਸਾ ਕਰਾ ਦਿੰਦੀ ਹੈ ਇਹ ਵੀ ਇਸੇ ਦੇ ਵਿੱਚ ਹੈ ਹੁਣ ਓਮਕਾਰ ਜਿਹੜਾ ਹੈਗਾ ਉਹ ਦਖਣੀ ਵਿਚਾਰਤਾਰਾ ਵੇਦਨਾ ਖੜਾ ਅਸੀਂ ਵੇਦਨਾ ਖੜੇ ਇਹ ਸਿਮਰਤ ਸ਼ਾਸਤਰ ਨਾਲ ਖੜੇ ਨੇ ਸਿਮਰਤ ਸ਼ਾਸਤਰ ਵਿੱਚ ਤਤ ਗਿਆਨ ਨਹੀਂ ਹੁੰਦਾ ਪੁੰਨ ਪਾਪ ਦੀ ਹੁੰਦੀ ਹੈ ਜਿਹੜਾ ਵੇਦ ਹੈ ਉੱਥੇ ਹੁੰਦਾ ਸਾਡੇ ਇਹਨਾਂ ਜਨਤਾ ਕੇ ਬਸ ਕੁਛ ਨਹੀਂ ਇਹ ਚੱਲੇ ਚਲਾਏ ਪਰ ਦੋਹਾਂ 'ਚ ਇਹ ਫਰਕ ਹੈ ਅੱਡੋ ਅੱਡ ਖੜੀਆਂ ਦੋਵੇਂ ਵਿਚਾਰਤਾ ਓੰਕਾਰ ਸੱਚਖੰਡ ਵਿੱਚ ਇਸ ਵਕਤ ਕੋਈ ਵੀ ਸੁਣਨ ਹੈ ਨਹੀਂ ਕੁਝ ਵੀ ਸੁਣਨੀ ਸਭ ਸਹਿਜ ਨੇ ਕੁਝ ਕਰ ਰਹੇ ਨੇ ਦੀ ਡਿਊਟੀ ਉਹ ਜਾਗਦੇ ਨੇ ਸੁੱਤਾ ਕੋਈ ਨਹੀਂ ਪਿਆ ਉਹਨਾਂ ਸੁੱਤੇ ਤਾਂ ਅਸੀਂ ਪਏ ਹਾਂ ਐ ਲੋਕ ਦੇ ਵਿੱਚ ਤਿੰਨ ਲੋਕ ਨੇ ਜਿਹੜੇ ਸਾਡੇ ਨਾ ਮਾਇਆ ਦੇ ਇਹਦੇ ਵਿੱਚ ਐ ਸੁਣ ਹੁਣ ਉੱਥੇ ਨਹੀਂ ਐ ਸੁਣ ਕੋਈ ਵੀ ਇਹ ਕਹਿੰਦੇ ਨੇ ਬ੍ਰਹਮ ਸੁਣਨਾ ਉਹ ਸੁਣ ਬ੍ਰਹਮ ਕਾਨੂੰ ਹੈ ਸੁਣਦਾ ਆ ਭਾਈ ਜਿਹੜਾ ਬ੍ਰਹਮ ਨੂੰ ਸੁਣ ਮੰਨਦਾ ਜਿਹੜਾ ਬ੍ਰਹਮ ਨੂੰ ਸੁਣ ਕਹਿੰਦਾ ਨਾ ਇਹ ਬ੍ਰਹਮ ਨੂੰ ਜਿਹੜਾ ਕਹਿੰਦਾ ਨਿਰਗੁਣ ਉਹ ਆਪ ਹਰ ਹੈ ਬ੍ਰਹਮ ਤਾਂ ਚਲ ਨਿਰਗੁਣ ਕਹਿ ਲੋ ਤੁਸੀਂ ਅਸਲ ਤੇ ਬ੍ਰਹਮ ਨਿਰਗੁਣ ਨਹੀਂ ਹੈ ਬ੍ਰਹਮ ਕੋ ਗੁਣਤਾ ਹੈਗੇ ਨੇ ਪਰ ਉਹਦੇ ਕੋ ਸੁਰਗੁਣ ਨੇ ਸੁਰਗੁਣ ਸੁਰਗੁਣ ਦੇਵਤਿਆਂ ਵਾਲੇ ਗੁਣ ਨੇ ਉਹਦੇ ਵਿੱਚ ਚਾਰ ਚਿੱਤ ਵਿੱਚ ਚਾਰ ਗੁਣ ਨੇ ਉਹਦੇ ਵਾਲੇ ਗੁਣ ਉਹਨੇ ਆਪਣੇ ਗੁਣ ਨਹੀਂ ਗਵਾਏ ਮਨ ਨੇ ਆਪਣੇ ਗੁਣ ਗਵਾ ਲਏ ਨਿਰਵੈਰ ਹੈ ਨਹੀਂ ਮਨ ਹੁਣ ਮਨ ਕਰਕੇ ਨਿਰਭਉ ਹੈ ਨਹੀਂ ਅਜੂਨੀ ਹੈ ਨਹੀਂ ਸਮਝਿਆ ਨਹੀਂ ਇਹ ਜਿਹੜੇ ਗੁਣ ਨੇ ਉਹ ਗੁਣ ਕਰਕੇ ਇੱਕ ਵਾਏ ਹੋਏ ਨੇ ਅੱਧੇ ਗੁਣ ਉਹਦੇ ਕੋ ਹੈਗੇ ਨੇ ਅੱਧੇ ਨਹੀਂ ਰਹੇ ਐ ਕਹਿ ਲੋ ਜਿਵੇਂ ਕਿਸੇ ਆਦਮੀ ਦਾ ਇੱਕ ਪਾਸਾ ਮਾਰਿਆ ਜਾਵੇ ਲਖਵਾ ਪੈ ਜਵੇ ਖੱਬੇ ਪਾਸੇ ਨੂੰ ਲਖਵਾ ਪਿਆ ਹੋਇਆ ਖੱਬਾ ਹੱਥ ਹੈ ਨਾ ਮਨ ਦਾ ਪਾਸਾ ਖੱਬਾ ਖੱਬੇ ਪਾਸੇ ਨੂੰ ਬਿਮਾਰੀ ਪੈ ਗਈ ਲਖਵਾ ਪੈ ਗਿਆ ਅੱਧਾ ਸਰੀਰ ਸਾਡਾ ਠੀਕ ਨਹੀਂ ਹੈਗਾ ਹੁਣ ਉਹ ਉਪਚਾਰ ਵਾਸਤੇ ਇੱਥੇ ਆਏ ਹੋਏ ਮੈਡੀਕ ਦਾਖਲ ਹੋਇਆ ਹੈ ਹਸਪਤਾਲ ਸਾਰਾ ਹਸਪਤਾਲ ਹੈ ਨਾ ਜਦ ਇਹਦਾ ਸਰੀਰ ਠੀਕ ਠਾਕ ਹੋ ਗਿਆ ਨਾ ਅੱਧਾ ਹਿੱਸਾ ਵੀ ਉਹ ਸੱਜੇ ਪਾਸੇ ਵਰਗਾ ਹੀ ਹੋ ਗਿਆ ਖੱਬਾ ਚੱਲ ਪਿਆ ਚਾਲੂ ਹੋ ਗਿਆ ਫਿਰ ਆਪਣੇ ਘਰ ਚਲੇ ਜਾਊਗਾ ਯਾਨੀ ਜੇ ਜਾਗ ਪਿਆ ਮਨ ਜਿਹੜਾ ਸੁੱਤਾ ਪਿਆ ਜਾਗ ਲਿਓਰੇ ਮਨਾ ਜਾਗ ਚਿੱਤ ਕਰਕੇ ਜਾਗਦਾ ਮਨ ਕਰਕੇ ਸੁੱਤਾ ਪਿਆ ਮਨ ਮਾਇਆ 'ਚ ਫਸਿਆ ਹੋਇਆ ਚਿੱਤ ਮਾਇਆ ਤੋਂ ਉਲਿਪਤ ਹੈ ਅੱਧਾ ਮਾਇਆ ਤੋਂ ਉਲਿਪਤ ਹੈ ਜਿਹੜਾ ਮਾਇਆ ਤੋਂ ਉਲਿਪਤ ਹੈ ਉਹਨੂੰ ਨਿਰਗੁਣ ਕਿਵੇਂ ਕਹਿ ਸਕਦੇ ਹਾਂ ਨਿਰਗੁਣ ਨਹੀਂ ਹੈ ਗੁਣ ਤਾਂ ਉਹ ਹੈਗੇ ਨੇ ਗੁਣ ਤਾਂ ਉਹ ਹੈਗੇ ਨੇ ਪਰ ਉਹਦੇ ਚ ਸਾਰੇ ਗੁਣ ਨਹੀਂ ਹਨ ਜਿੰਨੇ ਚਾਹੀਦੇ ਗੁਣ ਹੀ ਨਦਾਨਾ ਨਹੀਂ ਹੈ ਗੁਣ ਤਾਂ ਉਹ ਹੈਗੇ ਨੇ ਹਾਂ ਉਹ ਆਪਣੇ ਆਪ ਨੂੰ ਨਿਰਗੁਣ ਕਹਿੰਦਾ ਉਹ ਆਪਣੇ ਆਪ ਨੂੰ ਕਹਿੰਦਾ ਹਮ ਨਿਰਗੁਣ ਆਰੇ ਕੋ ਗੁਣ ਨਹੀਂ ਜਾਣ ਕੇ ਕਹਿੰਦਾ ਵੀ ਮੈਨੂੰ ਜਿੰਨੇ ਗੁਣ ਚਾਹੀਦੇ ਨੇ ਉਹਨੇ ਨਹੀਂ ਹੈਗੇ ਮੇਰੇ 'ਚ ਮਨ ਮੇਰੇ 'ਚ ਔਗਣ ਨੇ ਨਾ ਨਿਰਗੁਣੇ ਆ ਰਹੇ ਕੋ ਗੁਣ ਨਹੀਂ ਆਪੇ ਤਰਸ ਪਈ ਹੋਈ ਵੀ ਜਿਹੜੀ ਮੇਰੀ ਗੁਣਾ ਦੀ ਘਾਟ ਹੈ ਉਹ ਦੇ ਦੇ ਪੂਰੀ ਕਰ ਦੇ ਜਦ ਮਨ ਬੋਲਦਾ ਉਹ ਇਹ ਨਹੀਂ ਕਹਿੰਦਾ ਨਿਰਗੁਣੇ ਆ ਰਹੇ ਨਾ ਨਾ ਨਾ ਔਗਣ ਹਾਰੇ ਕੀ ਬੇਨਤੀ ਕਰਦਾ ਮਨ ਇਹ ਔਗਣੇ ਔਗਣੇ ਗੁਣ ਤਾਂ ਕੋਈ ਹੈ ਨਹੀਂ ਜਦ ਮਨ ਬੋਲਦਾ ਕਹਿੰਦਾ ਔਗਣ ਹਾਰੇ ਕੀ ਬੇਨਤੀ ਸੁਣੋ ਗਰੀਬ ਨਵਾਜ਼ ਜਦ ਚਿੱਤ ਬੋਲਦਾ ਉਹ ਕਹਿੰਦਾ ਹਮ ਨਿਰਗੁਣ ਯਾਰ ਦੇਖੋ ਨਿਰਗੁਣ ਯਾਰੇ ਕਹਿੰਦਾ ਔਗਣ ਵਾਲਾ ਨਹੀਂ ਕਹਿੰਦਾ ਔਗਣ ਉਹ ਹੈ ਨਹੀਂ ਗੁਣ ਔਗਣ ਔਗਣ ਉਹ ਹੈ ਨਹੀਂ ਔਗਣ ਵਾਲਾ ਉਹਨੇ ਅੱਡ ਕੱਢਿਆ ਹੈ ਚਾਹੇ ਘਰ ਦਾ ਹੀ ਹੈ ਉਹਦੇ ਨਾਲ ਦਾ ਹੀ ਹੈ ਉਹ ਕਹਿੰਦਾ ਭਾਈ ਤੂੰ ਭਰਾ ਹੈ ਚਾਹੇ ਉਹਨੂੰ ਅੱਡ ਕਰਦਾ ਔਗਣ ਵਾਲੇ ਨਾਲ ਸਮਝੌਤਾ ਨਹੀਂ ਜਾਂ ਮਨ ਬੋਲਦਾ ਉਹ ਕਹਿੰਦਾ ਵੀ ਔਗਣ ਹਾਰੇ ਦੀ ਬੇਨਤੀ ਸੁਣੋ ਗਰੀਬ ਨਵਾਜ਼ ਜਾਂ ਚਿੱਤ ਬੋਲਦਾ ਕਹਿੰਦਾ ਵੀ ਹਮ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਸੁਣ ਸਤਗੁਰ ਵੀ ਜਾਗਤਾ ਦੇਉ ਹੈ ਜੇ ਉਹਦੇ ਜੀ ਗੁਣ ਨੇ ਤਾਂ ਹੀ ਜਾਗਦਾ ਹੋ ਉਥੇ ਉਂਗਣਾ ਭੁੱਖਾ ਹੈ ਉਹਨੇ ਵੀ ਉੱਥੇ ਘਰ ਬੰਨਿਆ ਹੋਇਆ ਹੈ ਜਿੱਥੇ ਚਿੱਤ ਰਹਿੰਦਾ ਨਾ ਦਾ ਉੱਥੇ ਉਂਗਣਾ ਭੁੱਖਾ ਹੈ ਉਹ ਕਿਤੇ ਨਾਨਕ ਬੱਧਾ ਕਰਤਾ ਹਾਂ ਜਿੱਥੇ ਮਿਰਤ ਨਾ ਜਨਮ ਸਤਗੁਰ ਕਿਤੇ ਮਰਦਾ ਹੈ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਅਬਨਾਸ਼ੀ ਪੁਰਖ ਹੈ ਸਭ ਮੇਰੇ ਹੈ ਸਮਝ ਅੱਧਾ ਤਾਂ ਅਵਨਾਸ਼ੀ ਹੈ ਇਹ ਗੁਣ ਤਾਂ ਪੂਰੇ ਨੇ ਤੇ ਕੋਲ ਪਰ ਅੱਧਾ ਨਹੀਂ ਨਾ ਹੈ ਇੱਕ ਪਾਸਾ ਮਰਿਆ ਹੋਇਆ ਨਾ ਇੱਕ ਪਾਸਾ ਸੁੰਨ ਹੋਇਆ ਹੋਇਆ ਨਾ ਉਹ ਜਿਹੜੀ ਸੁਣਨ ਵਾਲੀ ਅਵਸਥਾ ਹੈ ਹੁਣ ਸੰਸਾਰ 'ਚ ਉੱਥੇ ਨਹੀਂ ਹੈ ਸੱਚਖੰਡ 'ਚ ਇਹਨਾਂ ਨੇ ਕੀ ਕੀਤਾ ਉਹਨੂੰ ਤਾਂ ਸੁਣਨੇ ਰਹਿਣ ਦਿੱਤਾ ਬ੍ਰਹਮ ਦਾ ਨੂੰ ਤਾਂ ਸੁਣ ਬਣਾਤਾ ਇਹਨੂੰ ਜਾਗਦਾ ਮੰਨ ਲਿਆ ਆਪਣੇ ਆਪ ਨੂੰ ਜਾਗਦਾ ਮੰਨ ਲਿਆ ਸਹਿਜ ਮੰਨ ਲਿਆ ਕਿ ਤੁਰਕੁੜੀ ਜਿਹਾ ਹੈ ਉਹ ਸੁਪਨੇ ਨੂੰ ਸੰਸਾਰ ਸੱਚ ਮੰਨ ਲਿਆ ਇਸ ਕਰਕੇ ਇਹਨੂੰ ਸਰਗੁਣ ਬਣਾ ਲਿਆ ਮੈਂ ਸਰਗੁਣ ਕੁਝ ਕਰ ਸਕਦਾ ਬ੍ਰਹਮ ਨਿਰਗੁਣ ਲੈ ਉਹ ਜਿਹੜਾ ਸੱਚਖੰਡ ਉਹ ਛੱਡੇ ਦਿੱਤਾ ਸੱਚਖੰਡ ਛੱਡਦਾ ਚੌਥਾ ਯੁੱਗ ਵੀ ਤਾਂ ਹੀ ਛੱਡਦਾ ਤੁਰਿਆ ਪਦ ਵੀ ਤਾਂ ਹੀ ਛੱਡਦਾ ਮੁਕਤੀ ਤੱਕ ਦਾ ਰੱਖ ਲਿਆ ਆ ਕੀਤੀ ਹੈ ਸ਼ਰਾਰਤ ਇੱਥੇ ਚੌਥਾ ਜੁਗ ਬਾਹਰ ਬੈਠਾ ਸੱਚਖੰਡ ਬਸੇ ਨਿਰੰਕਾਰ ਨਿਰੰਕਾਰ ਇੱਕ ਵਚਨ ਹੈ ਨਿਰੰਕਾਰ ਅਸੀਂ ਆਪੇ ਹੁਣ ਜਦ ਮਨ ਜਾਗਪੂਰ ਨਿਰੰਕਾਰ ਹੈ ਮਾਇਆ ਛੱਡ ਦੂਗਾ ਤ੍ਰਿਕੁਟੀ ਛੁੱਟਾ ਦਸਮ ਦੌਰ ਜਦ ਗਿਆਨ ਨਾਲ ਤ੍ਰਿਕੁਟੀ ਛੱਡ ਦੂ ਦਸਮ ਦੌਰ ਖੁੱਲੂਗਾ ਇਹ ਉਹ ਨਿਰੰਕਾਰ ਹੈ ਇਹ ਤਾਂ ਹੋ ਗਿਆ ਫਰਕ ਇੱਥੇ ਤੱਕ ਓਮਕਾਰ ਦਾ ਅਰ ਓਮ ਦਾ ਦਖਣੇ ਓਮਕਾਰ ਦਾ ਅਰ ਇਹਨਾਂ ਦੇ ਉੱਤਰੀ ਓਮ ਦਾ ਫਰਕ ਹੋ ਗਿਆ ਇੱਥੇ ਤੱਕ ਸਿਰਫ ਹੁਣ ਓਮਕਾਰ ਦੀ ਗਾਹਾਂ ਦੇ ਗੁਣ ਕੀ ਨੇ ਇਹ ਕਹਿੰਦੇ ਨੇ ਸ੍ਰਿਸ਼ਟੀ ਪੈਦਾ ਸਵਾਲ ਆ ਵੀ ਸ੍ਰਿਸ਼ਟੀ ਕਿੱਥੋਂ ਆਈ ਫਿਰ ਓਮਕਾਰ ਦਾ ਤਾਂ ਫਰਕ ਹੋ ਗਿਆ ਨਾ ਸਹਿਜ ਔਰ ਸੁੰਦਰ ਦਾ ਤਾਂ ਫਰਕ ਹੋ ਗਿਆ ਨਾ ਸ੍ਰੀ ਉਹ ਕਹਿੰਦੇ ਨੇ ਬ੍ਰਹਮਾ ਨੇ ਸ੍ਰਿਸ਼ਟੀ ਪੈਦਾ ਕਰਨੇ ਕਿ ਝੂਠ ਹੈ ਬ੍ਰਹਮਾ ਕਿਹਨੇ ਪੈਦਾ ਕੀਤਾ ਬ੍ਰਹਮਾ ਕਿੱਥੋਂ ਆਇਆ ਉਹਦਾ ਜਵਾਬ ਦਿੰਦੇ ਨੇ ਓਮਕਾਰ ਬ੍ਰਹਮਾ ਉਤਪਤ ਓਮਕਾਰ ਤੋਂ ਤਾਂ ਬ੍ਰਹਮਾ ਦੀ ਪੈਦਾਇਸ਼ ਹੈ ਉਹ ਬ੍ਰਹਮਾ ਤੋਂ ਸ੍ਰਿਸ਼ਟੀ ਉਤਪੰਨ ਮੰਨਦੇ ਨੇ ਝੂਠੇ ਕਹਾ ਬਲੋਗੋ ਪਾਣੀ ਇਹ ਕਿਨੇ ਗਿਆ ਇੱਕ ਵੀਰ ਨੇ ਗਿਆ ਕਾਸ਼ੀ ਬੈਠ ਕੇ ਓੰਕਾਰ ਬ੍ਰਹਮਾ ਉਤਪਤ ਓੰਕਾਰ ਦਾ ਲਫ਼ਜ਼ ਕਬੀਰ ਨੇ ਵਰਤਿਆ ਹੋਇਆ ਪਹਿਲਾਂ ਕਬੀਰ ਨੇ ਓੰਕਾਰ ਵਰਤਿਆ ਲਫ਼ਜ਼ ਦੱਖਣ ਚੋਂ ਆਇਆ ਪਹਿਲਾਂ ਜੇ ਤਾਂ ਕਬੀਰ ਨੇ ਉਹਨਾਂ ਦੇ ਕਾਸ਼ੀ 'ਚ ਬਹਿ ਕੇ ਵਰਤਿਆ ਲਫ਼ਜ਼ ਜਿਹੜੇ ਓਮ ਦੇ ਪੁਜਾਰੀ ਨੇ ਉੱਥੇ ਹੀ ਓੰਕਾਰ ਗੱਡਿਆ ਝੰਡਾ ਪਹਿਲਾਂ ਕਬੀਰ ਨੇ ਓੰਕਾਰ ਆਦਮੈ ਜਾਨਾ ਇਹ ਕਹਿ ਕੇ ਉਹ ਕਹਿੰਦਾ ਓੰਕਾਰ ਆਦ ਮੈਂ ਜਾਣ ਓਮ ਨਹੀਂ ਕਿਹਾ ਓਮਕਾਰ ਕਿਹਾ ਓਮਕਾਰ ਸ੍ਰਿਸ਼ਟੀ ਦਾ ਆਦ ਹੈ ਉਹ ਮੈਂ ਜਾਣ ਲਿਆ ਬ੍ਰਹਮਾ ਤੁਹਾਡਾ ਆਦ ਨਹੀਂ ਹੈ ਵਿਸ਼ਨੂੰ ਆਦ ਨਹੀਂ ਹੈ ਆਦ ਬੰਦੇ ਨੇ ਉਹ ਕਹਿੰਦੇ ਬ੍ਰਹਮਾ ਤੋਂ ਵਿਸ਼ਨੂੰ ਪ੍ਰਾਣ ਪੜੀਏ ਕਹਿੰਦੇ ਵਿਸ਼ਨੂੰ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ ਉਹ ਕਹਿੰਦਾ ਦੋ ਝੂਠੇ ਹੋ ਤੁਸੀਂ ਨਾ ਬ੍ਰਹਮਾ ਤੋਂ ਪੈਦਾ ਹੋਈ ਹੈ ਨਾ ਵਿਸ਼ਨੂੰ ਤੋਂ ਪੈਦਾ ਹੋਈ ਹੈ ਓਮਕਾਰ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ ਓਮਕਾਰ ਹੀ ਸ੍ਰਿਸ਼ਟੀ ਦਾ ਆਦ ਹੈ ਉਹ ਮੈਂ ਜਾਣ ਲਿਆ ਪਰ ਉਹ ਨਹੀਂ ਹੈ ਉਹ ਖਰਚ ਲਿਖ ਦਿੰਦੇ ਹੋ ਤੁਸੀਂ ਜਿਹੜਾ ਕੰਧ ਤੇ ਲਿਖਿਆ ਹੋਇਆ ਹੈ ਲਿਖਰ ਮਿਟੇ ਤਾਂ ਹੀ ਨਾ ਮਾਨਾ ਜੋ ਲਿਖ ਦਿੰਦੇ ਹੋ ਔਰ ਮਟੇ ਦਿੰਦੇ ਹੋ ਉਹ ਕਾਰ ਨਹੀਂ ਹੈਗਾ ਅਸੀਂ ਵੀ ਅੱਜ ਲਿਖੇ ਇਹਨੂੰ ਨਹੀਂ ਬੈਠੇ ਅੱਖਰਾਂ ਨੂੰ ਨਹੀਂ ਬੈਠੇ ਉਹ ਤਾਂ ਕਹਿੰਦਾ ਮੰਨਦਾ ਨਹੀਂ ਇਹ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਪੰਕਤੀ ਕਿਉਂਕਿ ਕਿਉਂਕਿ ਪੰਡਤ ਨੇ ਅਰਥ ਕੀਤੇ ਸੀ ਸਾਡੇ ਉਹ ਕਿਉਂ ਕਰਦਾ ਅਰਥ ਆਪਣੇ ਖਿਲਾਫ ਸਾਰੇ ਅਰਥ ਬਦਲ ਕੇ ਉਹਨੇ ਆਪਣੇ ਹੱਕ 'ਚ ਕਰ ਲਏ ਦੂਏ ਕਬੀਰ ਵਾਲੇ ਤੇ ਗੁਰੂ ਵਾਲੇ ਅਰਥ ਛੱਡ ਕੇ ਆਪਣੇ ਪੰਡਤ ਵਾਲੇ ਅਰਥ ਕਰਕੇ ਸਾਨੂੰ ਦੇਤੇ ਨਵੇਂ ਪੰਡਤ ਪੈਦਾ ਕਰਤੇ ਨਵੇਂ ਵਿਦਵਾਨਕ ਪੰਡਤਾਂ ਦੀ ਫੌਜ ਪੈਦਾ ਕਰਤੀ ਸਿੱਖੀ 'ਚ ਕਮਿਸ਼ਨਰੀ ਕੌਣ ਨੇ ਪੰਡਤ ਨੇ ਸਾਰੇ ਮਹਿਨਾਵਾਂ ਨੂੰ ਦੇ ਖੜ ਜਾਂਦੇ ਨੇ ਅੱਗੇ ਓਮਕਾਰ ਨੇ ਬ੍ਰਹਮਾ ਪੈਦਾ ਕੀਤਾ ਗੁਰੂ ਨਾਨਕ ਨੇ ਚੈਲੰਜ ਕਰਤਾ ਉਥੇ ਕਬੀਰ ਨੇ ਕੀ ਕਹਿ ਦੀ ਕਹਿੰਦੇ ਬ੍ਰਹਮਾ ਬੜਾ ਕਜਾਸ ਉਪਾਇਆ ਇਸ਼ਾਰਾ ਕੀਤਾ ਸੀ ਬ੍ਰਹਮਾ ਬੜਾ ਜੀ ਨੇ ਬ੍ਰਹਮਾ ਪੈਦਾ ਕੀਤਾ ਉਹ ਬੜਾ ਬਸ ਇੱਥੇ ਕਿਹਾ ਗੁਰੂ ਨਾਨਕ ਨੇ ਪੜਦਾ ਹੋਰ ਚੱਕਦਾ ਪਰਦਾ ਹੀ ਚੱਕਦਾ ਬਿਲਕੁਲ ਕਹਿੰਦਾ ਓਮਕਾਰ ਬ੍ਰਹਮਾ ਉਤਪਤ ਜਿਹੜਾ ਕਬੀਰ ਨੇ ਓਮਕਾਰ ਜਾਣਿਆ ਸੀ ਕਹਿੰਦੇ ਉਸੇ ਕਬੀਰ ਵਾਲੇ ਨੇ ਬ੍ਰਹਮਾ ਪੈਦਾ ਕੀਤਾ ਆਦ ਕਿਹਾ ਸੀ ਨਾ ਕਬੀਰ ਨੇ ਬ੍ਰਹਮਾ ਨੂੰ ਆਦ ਓਮਕਾਰ ਨੂੰ ਕਿਹਾ ਸੀ ਨਾ ਬ੍ਰਹਮਾ ਦਾ ਆਦ ਹੈ ਉਹ ਬ੍ਰਹਮਾ ਉਹਨੇ ਪੈਦਾ ਕੀਤਾ ਹੈ ਤੇ ਬ੍ਰਹਮਾ ਜੇ ਉਹਨੇ ਪੈਦਾ ਕੀਤਾ ਗੁਰੂ ਨਾਨਕ ਨੇ ਉਹੀ ਗੱਲ ਕਹੀ ਹੈ ਦੂਈ ਕਿਹੜੀ ਕਹੀ ਹੈ ਓਮਕਾਰ ਨੇ ਬ੍ਰਹਮਾ ਪੈਦਾ ਕੀਤਾ ਫਿਰ ਬ੍ਰਹਮਾ ਇੱਕ ਨਹੀਂ ਹੈ ਉਹ ਤੇ ਗਾਂ ਜਪਜੀ ਸਾਹਿਬ ਕੇਤੇ ਬ੍ਰਹਮੇ ਘਾਟ ਘੜੀਏ ਰੂਪ ਰੰਗ ਕੇ ਬੇਸ ਸਾਰੇ ਹੀ ਬ੍ਰਹਮੇ ਨੇ ਜਨ ਜੀਵ ਹਰੇਕ ਨੇ ਆਪਣਾ ਸਰੀਰ ਆਪ ਬਣਾਇਆ ਕੇਤੇ ਬ੍ਰਹਮੇ ਨੇ ਇੱਕ ਬ੍ਰਹਮਾ ਨਹੀਂ ਹੈ ਤੇ ਅਸੀਂ ਤਾਂ ਤਿੰਨ ਜੇਲੇ ਪ੍ਰਮਾਣ ਚਿੱਕੇ ਮੰਨੀ ਬੈਠੇ ਇਹਨੇ ਬ੍ਰਹਮਾ ਕਿਥੋਂ ਆ ਗਏ ਉਹ ਕੇਤੇ ਵਿਸ਼ਨੂੰ ਵੀ ਕਿੰਨੇ ਹੀ ਨੇ ਬ੍ਰਹਮ ਵੀ ਸਾਰੇ ਵਿਸ਼ਨੂੰ ਵਾਲੇ ਗੁਣ ਔਰ ਬ੍ਰਹਮਾ ਵਾਲੇ ਗੁਣ ਔਰ ਸ਼ਿਵ ਵਾਲੇ ਗੁਣ ਇਹਨਾਂ ਜੀਵਾਂ ਜੇ ਨੇ ਤਿੰਨੇ ਗੁਣ ਤ੍ਰਿਗੁਣੀ ਮਾਇਆ ਮਾਇਆ ਦੇ ਗੁਣ ਸਾਰੇ ਜੀਵਾਂ ਦੇ ਵਿੱਚ ਹੀ ਨੇ ਜੀਵ ਜੀ ਵਿਸ਼ਣ ਵਾਲੇ ਗੁਣ ਵੀ ਨੇ ਪਾਲਾਂ ਵੀ ਜੀਵਾਂ ਦੀ ਜੀਵੇ ਕਰਦੇ ਨੇ ਪੈਦਾ ਵੀ ਜੀਵਾਂ ਨੂੰ ਜੀਵੇ ਕਰਦੇ ਨੇ ਸੰਘਾਰ ਵੀ ਜੀਵਾਂ ਦਾ ਜੀਵੇ ਕਰਦੇ ਨੇ ਇਹ ਤਿੰਨੇ ਗੁਣ ਨੇ ਉਹਨਾਂ ਦੇ ਤਿੰਨ ਜੀਵ ਦੇ ਵਿੱਚ ਹੀ ਨੇ ਮੁਕਤ ਨੇ ਬ੍ਰਹਮਾ ਵਿਸ਼ਣ ਸਿਰੇ ਸਿਰੇ ਤੱਕ ਅਗਣਤ ਅਣਗਣਤੇ ਬ੍ਰਹਮਾ ਵਿਸ਼ਨੂੰ ਪੈਦਾ ਕੀਤੇ ਉਹਦੇ ਤੇ ਤੇ ਫਿਰ ਇੱਕ ਕਿੱਥੇ ਰਹਿ ਗਿਆ ਇਹਨਾਂ ਦੀ ਫਲਸਫੀ ਤਾਂ ਤਹਿਸ ਨਹਿਸ ਕਰਤੀ ਬਾਣੀ ਨੇ ਪਰ ਉਸੇ ਫਲਸਫੀ ਨੂੰ ਅਸੀਂ ਮੰਨੀ ਬੈਠੇ ਅਸੀਂ ਤਾਂ ਉਸੇ ਦੀ ਚਾਸਨੀ ਦੇ ਵਿੱਚ ਫੇਰ ਰੰਗਤਾ ਇਹ ਤਾਂ ਤਹਿਸ ਨਹਿਸ ਕੀਤੀ ਹੋਈ ਹੈ ਸਭ ਕੁਝ ਗਾਹਾਂ ਗਿਆ ਕਿ ਬ੍ਰਹਮਾ ਪੈਦਾ ਕੀਤਾ ਓੰਕਾਰ ਨੇ ਓੰਕਾਰ ਬ੍ਰਹਮਾ ਉਤਪਤ ਓੰਕਾਰ ਦੇ ਰਾਰੇ ਨੂੰ ਸੇ ਸਿਆਰੀ ਹੈ ਓੰਕਾਰ ਦੁਆਰਾ ਬ੍ਰਹਮਾ ਪੈਦਾ ਕੀਤਾ ਗਿਆ ਓੰਕਾਰ ਅੱਗੇ ਓੰਕਾਰ ਕੀਆ ਜਨ ਚਿੱਤ ਜਿਹਨੇ ਆਪਣਾ ਮਨ ਚਿੱਤ ਕਰਤਾ ਨੇ ਜਿੱਤ ਲਿਆ ਇਹ ਇੱਕ ਚਿੱਤ ਹੋ ਗਿਆ ਉਹ ਆਪੇ ਓੰਕਾਰ ਗੱਲ ਖਤਮ ਹੋ ਗਈ ਓੰਕਾਰਿਆ ਆਉ ਜਿੰਨੀ ਆਤਮ ਜਾਣਿਆ ਪਰਮਾਤਮ ਸੋਈ ਜਿਹਨੇ ਆਪਣਾ ਆਤਮ ਜਾਣ ਲਿਆ ਪਰ ਪਰਮਾਤਮੇ ਹੋ ਪਰਮਾਤਮੇ ਓੰਕਾਰ ਹੈ ਹੋਰ ਕੌਣ ਹੈ ਓੰਕਾਰ ਔਰ ਇੱਕ ਓੰਕਾਰ ਕੋਈ ਗੱਲ ਹੈ ਇਹ ਜਿਹੜਾ ਉਹ ਇੱਕੋ ਹੀ ਓੰਕਾਰ ਹੈ ਜਿਹੜਾ ਇੱਕ ਹੋਇਆ ਉਹ ਇੱਕ ਓੰਕਾਰ ਹੈ ਜਿਹੜਾ ਇੱਕ ਹੋਇਆ ਓੰਕਾਰ ਬਹੁਵਚਨ ਹੈ ਓੰਕਾਰ ਬਹੁਵਚਨ ਹੈ ਇੱਥੇ ਓੰਕਾਰ ਨੂੰ ਓੰਕੜ ਤਾਂ ਲੱਗਿਆ ਇੱਕ ਵਚਨ ਹੈ ਇਹ ਇੱਥੇ ਓੰਕਾਰ ਨੂੰ ਓੰਕੜ ਹੀ ਲੱਗਿਆ ਓੰਕੜ ਦਾ ਮਤਲਬ ਇੱਕ ਓੰਕਾਰ ਹੈ ਜਿਹੜਾ ਓੰਕੜ ਲੱਗਿਆ ਰਾਜੇ ਨੂੰ ਆਖਰ ਓੰਕਾਰ ਦੇ ਨੂੰ ਉਹ ਆਪੇ ਇੱਕ ਹੋ ਗਿਆ ਨਾ ਇੱਕ ਵਚਨ ਹੋ ਗਿਆ ਨਾ ਹੈ ਇੱਕ ਕਾ ਇਧਰ ਲਾਉਣ ਦੀ ਲੋੜ ਦੀ ਬਜਾਏ ਤਾਂ ਔਂਕੜ ਲਾਤਾ ਇੱਕ ਆ ਲਾਉਣ ਦੀ ਬਜਾਏ ਔਂਕੜ ਨਾਲ ਕੰਮ ਸਰ ਗਿਆ ਉਹ ਖੁਦ ਹੀ ਓਂਕਾਰ ਹੈ ਜਿਹਨੇ ਆਪਣਾ ਮਨ ਜਿੱਤ ਲਿਆ ਯਾਨੀ ਕਹਿਣ ਦਾ ਮਤਲਬ ਉਹ ਇੱਕ ਓਂਕਾਰ ਉਹ ਹੈ ਜਿਹਨੇ ਮਨ ਜਿੱਤ ਲਿਆ ਆਪਣਾ ਕਿ ਇੱਕ ਵਚਨ ਹੋ ਗਿਆ ਨਾ ਓੰਕਾਰ ਲਾ ਕੇ ਵਿਆਕਰਣ ਕਹਿੰਦੀ ਹੈ ਇੱਕ ਵਚਨ ਹੋ ਗਿਆ ਪਰ ਵਿਆਕਰਣ ਉਹਨਾਂ ਨੇ ਰੌਲਾ ਵਿਆਕਰਣ ਦਾ ਪਾਇਆ ਵਿਆਕਰਣ ਮੁਤਾਬਕ ਅਰਥਾ ਕੀਤਾ ਨਹੀਂ ਕਿਸੇ ਨੇ ਵੀ ਅਜੇ ਤੱਕ ਕਿਸੇ ਨੇ ਵੀ ਨਹੀਂ ਕੀਤਾ ਸਾਹਿਬ ਜਰੂਰ ਤਾਂ ਵਿਚਾਰੇ ਨੇ ਕੀ ਕਰਨਾ ਤੇ ਉਹ ਤਾਂ ਰੌਲਾ ਹੀ ਰੌਲਾ ਸੀ ਉਹਨਾਂ ਦਾ ਅਰਥ ਪਲਟਾਏ ਨੇ ਹਾਂਜੀ ਫਿਰ ਅੱਗੇ ਦੀ ਗੱਲ ਕੀ ਹੈ ਅੱਗੇ ਇੱਥੇ ਤਾਂ ਬ੍ਰਹਮਾ ਪਲਟਿਆ ਨਾ ਪਹਿਲੀ ਪੰਕਤੀ 'ਚ ਉਹਨਾਂ ਦਾ ਅੱਗੇ ਕੀ ਪਲਟਿਆ ਓਮਕਾਰ ਸੈਲ ਯੁਗ ਪੈ ਓਮਕਾਰ ਤੋਂ ਮਾਇਆ ਦੇ ਯੁੱਗ ਬਣੇ ਨੇ ਸੈਲ ਮਾਇਆ ਸੈਲ ਦਾ ਮਤਲਬ ਮਾਇਆ ਸੈਲ ਦਾ ਮਤਲਬ ਪੱਥਰ ਨਹੀਂ ਪੱਥਰ ਸਿਲਾ ਕਹਿੰਦੇ ਨੇ ਸੈਲ ਨਹੀਂ ਕਹਿੰਦੇ ਸਿਲਾ ਸਿਲਾ ਪੱਥਰ ਹੁੰਦੀ ਹੈ ਸੈਲ ਨਹੀਂ ਪੱਥਰ ਹੁੰਦਾ ਸੈਲ ਮਾਇਆ ਹੁੰਦੀ ਹੈ ਨਹੀਂ ਤਾਂ ਉਹ ਕਿਹਾ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਕਾਂਗੇ ਕਰਤ ਰਿਆ ਜੇ ਸੈਲ ਪੱਥਰ ਹੁੰਦਾ ਸੈਲ ਦੇ ਨਾਲ ਪੱਥਰ ਨਹੀਂ ਸੀ ਲੱਗਦਾ ਪੱਥਰ ਮਨ ਲੱਗਿਆ ਹੋਇਆ ਜੀਵ ਨਾਲ ਪੱਥਰ ਲੱਗਿਆ ਹੋਇਆ ਪਸ਼ੂ ਪ੍ਰੇਤ ਪੱਥਰ ਮੁਗਧ ਕੋਤਾ ਹੈ ਜਿਹੜਾ ਚੇਤਨਾ ਪੱਥਰ ਲੱਗਿਆ ਹੈ ਕੱਲਾ ਜੇ ਜੜਾ ਹੈ ਤਾਂ ਸੈਲ ਪੱਥਰ ਹੈ ਸੈਲ ਤਾਂ ਲੱਗਿਆ ਹੈ ਮਾਇਆ ਦਾ ਜਿਹੜਾ ਪੱਥਰ ਹੈ ਜੜ ਪੱਥਰ ਹੈ ਆ ਜਿਹੜੇ ਪੱਥਰ ਆਪਾਂ ਨੇ ਹੈਗੇ ਨੇ ਜਿਨ੍ਹਾਂ ਦੀਆਂ ਮੂਰਤੀਆਂ ਬਣਦੀਆਂ ਉਹ ਉਹ ਸੈਲ ਪੱਥਰ ਹੈ ਜੇ ਮਨ ਪੱਥਰ ਹੈ ਤਾਂ ਉਹ ਕੱਲਾ ਪੱਥਰ ਹੈ ਮੁਗਧ ਪੱਥਰ ਇਹ ਫਰਕ ਦੋਹਾਂ ਦੇ ਵਿੱਚ ਭਾਸ਼ਾ ਦਾ ਫਰਕ ਹੈ ਇਹ ਭਾਸ਼ਾ ਦਾ ਵਿਦਵਾਨਾਂ ਨੂੰ ਸਾਨੂੰ ਪਤਾ ਨਹੀਂ ਸਾਡੀ ਭਾਸ਼ਾ ਹੋਰ ਹੈ ਗੁਰਬਾਣੀ ਦੀ ਭਾਸ਼ਾ ਇਸ ਕਰਕੇ ਸੈਲ ਲੱਗਿਆ ਹੈ ਜੇ ਪੱਥਰੇ ਹੋਵੇ ਫਿਰ ਮੂਰਤੀ ਸੋਨੇ ਦੀ ਪੂਜਣ ਦਾ ਤਾਂ ਕੋਈ ਵਿਗਾੜ ਨਹੀਂ ਹੈ ਫਿਰ ਪੱਥਰ ਦੀ ਮੂਰਤੀ ਵਿਗਾੜ ਹੈ ਨਾ ਮਿੱਟੀ ਦੀ ਪੂਜ ਲੋ ਜਾਂ ਦੇਹ ਪੂਜ ਲੋ ਆਦਮੀ ਦੀ ਉਹ ਤਾਂ ਫਿਰ ਵਿਗਾੜ ਨਹੀਂ ਸੈਲ ਦਾ ਮਤਲਬ ਹੈ ਮਾਇਆ ਜੋ ਦੀਨ ਅਸਮ ਮਾਇਆ ਮਾਇਆ ਦੀ ਪੂਜਾ ਨਹੀਂ ਕਰਨੀ ਅਸੀਂ ਜੜ ਦੀ ਪੂਜਾ ਨਹੀਂ ਕਰ ਸਕਦਾ ਚੇਤਨ ਹੈ ਸੈਲ ਜੁਗ ਪਏ ਸੈਲ ਜੁਗ ਪਏ ਤਿੰਨੇ ਯੁੱਗ ਬਣਾਏ ਨੇ ਉਹਨੇ ਚੌਥਾ ਤਾਂ ਆਲਰੇਡੀ ਹੈ ਚੌਥਾ ਤਾਂ ਅਰਬਨ ਨਰਬਨ ਧੰਦੂਕਾਰਾ ਸੀ ਜਿਹੜਾ ਉਹ ਯੁੱਗ ਨਹੀਂ ਹੈ ਜੇ ਉਹ ਯੁੱਗ ਨਾ ਮੰਨੀਆਂ ਮਾਇਆ ਚਾਰ ਕਾਲੀ ਫਿਰ ਪੰਜ ਬਣ ਜਾਣਗੇ ਯੁੱਗ ਯੁੱਗ ਚਾਰੇ ਬੰਦੇ ਨੇ ਉਹ ਸ਼ਰਾਰਤੀ ਚੋਰ ਤੇ ਨਾ ਚੋਰੀ ਫੜੀ ਜਾਂਦੀ ਹੁੰਦੀ ਹੈ ਨਾ ਇੱਕ ਝੂਠ ਬੋਲ ਕੇ ਹਜ਼ਾਰ ਝੂਠ ਬੋਲਦਾ ਝੂਠ ਫਿਰ ਫੜਿਆ ਜਾਂਦਾ ਝੂਠ ਦਾ ਉਹਨੇ ਬਹੁਤ ਬੋਲੇ ਨੇ ਪਰ ਸੈਲ ਯੁੱਗ ਕਹਿ ਕੇ ਉਹਨਾਂ ਨੇ ਝੂਠ ਫੜ ਲਿਆ ਉਹਨਾਂ ਓਮਕਾਰ ਨੇ ਮਾਇਆ ਦੇ ਅੰਦਰ ਅੰਦਰ ਕਿਉਂਕਿ ਓਮਕਾਰ ਸਤਜੁਗ ਤੇ ਬਾਅਦ ਤਾਂ ਸਤਜੁਗ ਤਾਂ ਪਹਿਲਾਂ ਹੀ ਸੀ ਓਮਕਾਰ ਤੇ ਸਤਜੁਗ ਜਦ ਓਮਕਾਰ ਜਦ ਹੁਕਮ ਪੈਦਾ ਹੋਇਆ ਸਤਜੁਗ ਦਾ ਦੇ ਵਿੱਚ ਤਾਂ ਹੁਕਮ ਹੀ ਪੈਦਾ ਹੋਇਆ ਹੈ ਹੁਕਮ ਦਾ ਆਪ ਪੈਦਾ ਹੋਇਆ ਹੈ ਪ੍ਰਗਟ ਹੋਇਆ ਹੈ ਜਾਂ ਹੁਕਮ ਪ੍ਰਗਟ ਹੋਇਆ ਹੈ ਸਤਜੁਗ ਤਾਂ ਥਾਏ ਤੇ ਬਾਅਦ ਵਾਲੇ ਯੁਗ ਬਣਾਏ ਨੇ ਮਾਇਆ ਵਾਲੇ ਬਣਾਏ ਨੇ ਸਤਜੁਗ ਪਏ ਹੋਰ ਕਿਹੜੇ ਬਣਾਏ ਨੇ ਹੁਕਮ ਨੇ ਯੁਗ ਹੁਕਮ ਅਲੋਪ ਹੋ ਜਾਣਾ ਮਾਇਆ ਅਲੋਪ ਹੋਣੀ ਹੈ ਸਤਜੁਗ ਨਹੀਂ ਅਲੋਪ ਹੋਣਾ ਸਤਖੰਡ ਨਹੀਂ ਅਲੋਪ ਹੋਣਾ ਉਹ ਤਾਂ ਰਹਿੰਦਾ ਹੀ ਹੈ ਹਰ ਵਕਤ ਹੁਕਮ ਨਹੀਂ ਰਹਿੰਦਾ ਸੱਚਖੰਡ ਰਹਿੰਦਾ ਹੈ ਸੱਚਖੰਡ ਵਾਲਾ ਜੁਗ ਰਹਿੰਦਾ ਹੀ ਹੈ ਹੁਕਮ ਨਹੀਂ ਰਹਿੰਦਾ ਮਾਇਆ ਨਹੀਂ ਰਹਿੰਦੀ ਉਹਦੇ ਬਾਅਦ ਹੁਕਮ ਵੀ ਅਲੋਪ ਹੋ ਜਾਂਦਾ ਜਾਂ ਮਾਇਆ ਅਲੋਪ ਹੁੰਦੀ ਹੈ ਹੁਕਮ ਵੀ ਅਲੋਪ ਹੋ ਜਾਂਦਾ ਤੇ ਸੱਚਖੰਡ ਰਹਿੰਦਾ ਤਾਂ ਤੱਕ ਸਤਜੁਗ ਤਾਂ ਹਮੇਸ਼ਾ ਹੀ ਰਹਿੰਦਾ ਇਹ ਵੀ ਉਹਨਾਂ ਨੇ ਇੱਥੋਂ ਫੜੇ ਗਏ ਹੋ ਸਹਿਜ ਜੁਗ ਕਹਿ ਕੇ ਉਹਨਾਂ ਦਾ ਹੋਰ ਪਾਜ ਦੂਏ ਨੰਬਰ ਦਾ ਪਾਜ ਉਹ ਏੜਤਾ ਪਹਿਲਾ ਬ੍ਰਹਮਾ ਦਾ ਪਾਜ ਉਹ ਗਿਆ ਦੂਆ ਸੈਲ ਜੋ ਕਹਿ ਕੇ ਦੂਏ ਨੰਬਰ ਦਾ ਪਾਜ ਉਹ ਏੜਤਾ ਮਾਇਆ ਪ੍ਰਤੀ ਜਿਹੜਾ ਉਹਨਾਂ ਦਾ ਜੁਗਾਂ ਪ੍ਰਤੀ ਜਿਹੜਾ ਸੀ ਕਿਉਂਕਿ ਜਿਹੜੇ ਜੁਗ ਨੇ ਚਾਰ ਜੁਗ ਦਾ ਚਾਰ ਬੁੱਝਣੇ ਪਏ ਨੇ ਉਹਨਾਂ ਦਾ ਭਲੇਖਾ ਪਾਇਆ ਗੁਪਤੇ ਬੁੱਝੇ ਯੁੱਗ ਚਤੁਆਰੇ ਤਾਂ ਕਿ ਚਾਰੇ ਜੁਗ ਕਿਸੇ ਗੁਪਤਾ ਜਿਹੜਾ ਅੰਦਰ ਬੈਠਾ ਚਿੱਤ ਉਹਨੇ ਬੁੱਝੇ ਦਿਮਾਗ ਵਾਲੇ ਨੇ ਨਹੀਂ ਬੁੱਝੇ ਦਿਮਾਗ ਦੀ ਤਾਂ ਕਾੜ ਸੀ ਦਿਮਾਗ ਵਾਲੇ ਨਹੀਂ ਬੁੱਝ ਸਕੇ ਦਿਲ ਵਾਲੇ ਬੁੱਝ ਸਕੇ ਨੇ ਦਿਲ ਵਾਲੇ ਅੰਦਰ ਵਾਲੇ ਗੁਪਤੇ ਬੂਝੇ ਜੁਗ ਚਤਿਆਰੇ ਘਟ ਘਟ ਵਰਤੇ ਉਧਰ ਉਧਰ ਬੁਝਾਰੇ ਤਾਂ ਅੰਦਰ ਵਰਤਦੇ ਅੰਦਰ ਨੇ ਜੋ ਕੋਈ ਬਾਹਰ ਨਹੀਂ ਹੁੰਦੇ ਜੋ ਇਹ ਤਿੰਨ ਜੁਗ ਵੀ ਅੰਦਰੇ ਵਰਤ ਰਹੇ ਨੇ ਸੱਚਖੰਡ ਦੇ ਬਾਹਰ ਨਹੀਂ ਸਾਨੂੰ ਬਾਹਰ ਲੱਗਦੇ ਨੇ ਅਸੀਂ ਜਿਹੜ ਕਿਸੇ ਦੀ ਦੇਸ਼ 'ਚ ਹੁੰਦੀ ਹੈ ਜਿਹੜ ਬਾਹਰ ਹੁੰਦੀ ਹੈ ਜਿਹੜਾ ਹੈ ਉਹਦੇ ਵਿੱਚ ਹੀ ਹੈ ਸੱਚਖੰਡ ਦੇ ਬਾਹਰ ਕਿਤੇ ਭਾਵ ਸਾਗਰ ਸੁਖ ਸਾਗਰ ਮਾ ਹੈ ਉਹ ਜਿਹੜਾ ਅੰਦਰ ਹੈ ਉਹਦੇ ਬਾਹਰ ਕਿਤੇ ਬਾਹਰ ਤਾਂ ਕੋਈ ਜਗ੍ਹਾ ਨਹੀਂ ਉਹ ਸਰਵ ਵਿਆਪੀ ਹੈ ਉਹ ਸਰਵ ਵਿਆਪੀ ਆ ਅਲੱਗ ਜਗ੍ਹਾ ਕਿੱਥੇ ਹੈ ਬਾਹਰ ਅੰਦਰ ਹੈ ਉਹਦੇ ਸਭ ਕੁਝ ਹੈ ਜਿਹੜੀ ਕਿਸੇ ਦੇਸ਼ ਦੀ ਜਿਹੜਾ ਹੈ ਉਹ ਦੇਸ਼ ਦੇ ਹੀ ਹੁੰਦੀ ਹੈ ਬਾਹਰ ਕਿਤੇ ਹੁੰਦੀ ਹੈ ਇਹਦਾ ਜਿਹੜਾ ਇਹ ਇਥੋਂ ਛੁਟਕਾਰਾ ਹੋਣਾ ਨਾ ਖਲਾਸੀ ਹੋਣੀ ਹੈ ਬੰਦਿਆਂ ਦੀ ਬੰਦੇ ਹੋਏ ਜੇਲ੍ਹ ਚ ਉਹਨਾਂ ਨੇ ਖਲਾਸੀ ਹੁੰਦੀ ਹੈ ਬਾਹਰ ਬੰਦ ਖਲਾਸੀ ਪਾਣੇ ਹੋਏ ਉਹਦੇ ਪਾਣੇ ਨਾ ਹੋਣੀ ਹੈ ਸਰਕਾਰ ਦੇ ਪਾਣੇ ਨਾਲ ਜੇਲ੍ਹ ਚੋਂ ਛੁੱਟਦਾ ਸਰਕਾਰ ਦੀ ਇੱਛਾ ਨਾਲ ਛੁੱਟਦਾ ਕਿ ਮੈਂ ਛੁੱਟ ਜੂਗਾ ਸਜ਼ਾ ਪੂਰੀ ਹੋਏ ਤੇ ਵੀ ਨਹੀਂ ਛੱਡਦੇ ਜੇ ਨਾ ਸਰਕਾਰ ਚਾਹੁੰਦੀ ਹੋਵੇ ਉਹਦੇ ਪਾਣੇ ਨਾ ਹੋਣੀ ਹੈ ਬੰਦ ਖਲਾਸੀ ਇਹ ਅੰਦਰ ਹੈ ਉਹਦੇ ਇਸ ਕਰਕੇ ਅੰਦਰੇ ਵਰਤਦੇ ਨੇ ਜੋਗ ਬਾਹਰ ਨਹੀਂ ਹੁੰਦੇ ਜੁਗ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਜੋਗ ਬਾਹਰ ਅੰਦਰ ਕੀ ਹੈ ਸੈਲ ਜੁਗ ਪਏ ਓਮਕਾਰ ਵੇਦ ਨਿਰਮੈ ਸਾਰੇ ਗਿਆਨ ਸਾਰੀ ਰਚਨਾ ਗਿਆਨ ਦੀ ਰਚਨਾ ਹੈ ਸਾਰੇ ਵੇਦ ਜਿੰਨੇ ਵੀ ਲਿਖੇ ਨੇ ਗ੍ਰੰਥ ਇਹ ਓਮਕਾਰ ਤੋਂ ਹੀ ਆਈ ਹੈ ਬਾਣੀ ਸੋਚੀ ਸਾਨੂੰ ਓਮਕਾਰ ਤੋਂ ਹੀ ਆਉਂਦੀ ਹੈ ਸ਼ਬਦ ਗੁਰੂ ਤੋਂ ਹੀ ਆਉਂਦੀ ਹੈ ਬੀਜ ਮੰਤਰ ਹੈ ਜਿਹੜੀ ਤੁਰਕੀ ਬਾਣੀ ਉਹ ਬੀਜ ਮੰਤਰ ਹੈ ਉਹ ਸਾਰੇ ਮੰਤਰਾਂ ਦਾ ਬੀਜ ਹੈ ਉਹ ਬੀਜ ਮੰਤਰ ਸਰਬ ਕੋ ਗਿਆਨ ਸਾਰਿਆਂ ਨੂੰ ਗਿਆਨ ਦੇ ਰਿਹਾ ਉਹ ਗਿਆਨ ਦੇ ਰਿਹਾ ਉਹੀ ਵੇਦ ਨਿਰਮੈ ਵੇਦ ਨਿਰਮੈ ਓਮਕਾਰ ਸ਼ਬਦ ਓਮਕਾਰ ਕੀ ਹੈ ਸ਼ਬਦ ਹੈ ਨਾਲ ਜੋਤ ਨਾਲ ਸ਼ਬਦ ਹੈ ਓਮਕਾਰ ਸ਼ਬਦ ਓਮਕਾਰ ਦਾ ਜਿਹੜਾ ਸ਼ਬਦ ਹੈ ਨਾ ਤੁਰਕੀ ਬਾਣੀ ਹੈ ਉਹਦੇ ਨਾਲ ਉਧਾਰ ਹੋਇਆ ਜੀਵਾਂ ਦਾ ਹੁੰਦਾ ਹੋ ਰਿਹਾ ਉਧਾਰ ਜੀਵ ਜਿਹੜੇ ਨੇ ਉਹਦੇ ਨਾਲ ਉਧਾਰ ਉਹਦੇ ਪੌੜੀਆਂ ਚੜ ਕੇ ਆ ਰਹੇ ਨੇ ਥੱਲੇ ਉੱਤੇ ਨੂੰ 84 ਤੱਕ ਪੌੜੀ ਕਿਨੇ ਚੜੀ ਹੈ ਹੁਕਮ ਨੇ ਚੜਾਈ ਹੈ ਹੁਕਮ ਦਾ ਲੜ ਫੜ ਕੇ ਜੜੇ ਆ ਅਸੀਂ ਇੰਨੀਆਂ ਪੌੜੀਆਂ ਆ ਪੌੜੀ ਜੇ ਪਾਰ ਕਰਨੀ ਹੈ ਹੁਕਮ ਦਾ ਲੜ ਫੜੇ ਤੇ ਬਿਨਾਂ ਇਹ ਪੌੜੀ ਨਹੀਂ ਚੜਾਉਣਾ ਪਿਛਲੀਆਂ ਪੌੜੀਆਂ ਜਿਵੇਂ ਚੜਿਓ ਹੋਈ ਹੈ ਸ਼ਬਦ ਉਦਰੇ ਓਮਕਾਰ ਦਾ ਸ਼ਬਦ ਜਿਹੜਾ ਹੁਕਮ ਹੈ ਉਹਦੇ ਨਾਲੇ ਉਧਾਰ ਹੋਣਾ ਹੋਇਆ ਅਜੇ ਤੱਕ ਉਹਦੇ ਨਾਲੇ ਹੋਣਾ ਸ਼ਬਦ ਉਦਰ ਓਮਕਾਰ ਗੁਰਮੁਖੀ ਤਰ੍ਹਾਂ ਗੁਰਮੁਖ ਨੇ ਜਿਹੜੇ ਉਹੀ ਮੰਨਦੇ ਨੇ ਗੁਰਮੁਖੀ ਬੁੱਧੀ ਉਹ ਮੰਨਦੀ ਹੈ ਓਮਕਾਰ ਨੂੰ ਮਨਮੁਖ ਨਹੀਂ ਮੰਨਦੇ ਤਾਂ ਹੀ ਥੱਲੇ ਡਿੱਗੀ ਜਾਂਦੇ ਨੇ ਫਿਰ ਇਸ ਪੌੜੀ ਤੇ ਜੇ ਨਰ ਚੁੱਕੇ ਉਹ ਜਿਹੜੇ ਚੁੱਕਦੇ ਨੇ ਜਿਹੜੇ ਹੁਣ ਆਪਣਾ ਭਾਣੇ ਚੱਲਦੇ ਨੇ ਚੁੱਕ ਕੇ ਥੱਲੇ ਡੇ ਪੈਂਦੇ ਨੇ ਉਹ ਸਾਖਤ ਨੇ ਉਹ ਸਾਖਤਾਂ ਦੀ ਮਤ ਹੈ ਉਹ ਇਤੋਂ ਚੁੱਕ ਜਾਂਦੇ ਨੇ ਜਿਹੜੇ ਗੁਰਮੁਖ ਨੇ ਉਹ ਪਾਰ ਹੋ ਜਾਂਦੇ ਨੇ ਲੜ ਫੜ ਕੇ ਹੁਕਮ ਦਾ ਗੁਰਮੁਖੀ ਤਰ ਜਿਹੜੇ ਨੇ ਗੁਰਮੁਖ ਨੇ ਉਹ ਤਰ ਜਾਂਦੇ ਨੇ ਕਿਉਂ ਉਹ ਗੁਰੂ ਦੇ ਲੜ ਲੱਗੇ ਹੋਏ ਹੁੰਦੇ ਨੇ ਗੁਰਬਾਣੀ ਤੇ ਗੁਰਬਾਣੀ ਕਹਿੰਦੀ ਹੈ ਪਾਣੇ 'ਚ ਚੱਲੋ ਹੁਕਮ ਚੱਲੋ ਹੁਕਮ ਦਾ ਲੜ ਫੜੋ ਉਹ ਪਾਰ ਹੋ ਜਾਂਦੇ ਨੇ ਪਿੱਛੇ ਵੀ ਇਹਦੇ ਨਾਲ ਆਏ ਉਧਾਰ ਹੋਇਆ ਇੱਥੇ ਤੱਕ ਉਧਾਰ ਮਨੁੱਖਾ ਜਨਮ ਤੱਕ ਉਹਦੇ ਨਾਲ ਹੋਇਆ ਹੁਣ ਇਹ ਤੋਂ ਗਾਹਾਂ ਵੀ ਉਹਦੇ ਨਾਲ ਹੋਣਾ ਗੁਰਮੁਖੀ ਤਰੇ ਭਾਵ ਸਾਗਰ ਤਰੇ ਗਏ ਫਿਰ ਉਹ ਨਾਮ ਅੱਖਰ ਸੁਣੋ ਵਿਚਾਰ ਓਨਮ ਦੇ ਵਾਲਾ ਊੜਾ ਅਨੰਨਾ ਮੰਮਾ ਦਾ ਕਹਿੰਦੇ ਅੱਖਰ ਨੇ ਤੈਨੂੰ ਇਹ ਅੱਖਰ ਨੇ ਇਹ ਅੱਖਰ ਨੇ ਨੂੰ ਜਿਵੇਂ ਲਿਖ ਔਰ ਮੇਟੇ ਤਾਂ ਹੀ ਨਹੀਂ ਮਾਨਾ ਕਿਹਾ ਸੀ ਨਾ ਕਬੀਰ ਨੇ ਉਹੀ ਗੱਲ ਫੇਰ ਹੋ ਰਹੀ ਹੈ ਇੱਥੇ ਇਹ ਅੱਖਰ ਨੇ ਨਮ ਨਹੀਂ ਆਣ ਇਹਨਾਂ ਦੀ ਵਿਚਾਰ ਸੁਣੋ ਕੀ ਹੈ ਅੱਖਰਾਂ ਦੇ ਵਿੱਚ ਓਨਮ ਲਿਖਿਆ ਹੋਇਆ ਨਾ ਅਖਰੀ ਰੂਪ ਓਨਮ ਦਾ ਅਖਰੀ ਰੂਪ ਹੈ ਓਨਮ ਜੜ ਓਨਮ ਸੁਣਨਾ ਹੈ ਅਸਲ 'ਚ ਨੀਵਾ ਹੋਇਆ ਹੋਇਆ ਜਿਹੜਾ ਜੋਤ ਹੈ ਉਹ ਹੈ ਉਹ ਜਦ ਨੀਵਾ ਹੋ ਜਾਂਦਾ ਜੀਵ ਨਿਵੇਂ ਸੁਗੋਰਾ ਹੋਏ ਉਹਨੂੰ ਓਨਮ ਕਹਿੰਦੇ ਨੇ ਨੀਵਾ ਹੋਇਆ ਹੋਇਆ ਸੰਸਾਰ ਸਭ ਤੋਂ ਵੱਡਾ ਹੈ ਉਹ ਪਰ ਸੰਸਾਰ ਤਾਂ ਸਭ ਤੋਂ ਉੱਚਾ ਹੈ ਉਹ ਸੱਚਖੰਡ ਤੇ ਸਾਰਿਆਂ ਨੂੰ ਨੀਵਾ ਵਿਚਾਲੇ ਆ ਸੰਸਾਰੀ ਜੀਵਾਂ ਤੋਂ ਉੱਚਾ ਉਹ ਸੱਚਖੰਡ ਤੇ ਸਭ ਤੋਂ ਥੱਲੇ ਹੈ ਉਹਦੇ ਮੂਰੇ ਕੁਝ ਨਹੀਂ ਆਪਣੇ ਆਪ ਨੂੰ ਮੰਨਦਾ ਇਹ ਅਖਰ ਹੈ ਅਖਰ ਹੈ ਇਹ ਤਾਂ ਉਹਨੂੰ ਮਤ ਅਖਰ ਨੇ ਇਹਨਾਂ ਦੇ ਵਿੱਚ ਜੋ ਜਿਹਦੇ ਵਾਸਤੇ ਅਖਰ ਆਏ ਨੇ ਉਹਦੀ ਆਪਾਂ ਵਿਚਾਰ ਕਰਦੇ ਹਾਂ ਇਹ ਤਾਂ ਅਖਰੇ ਨੇ ਕਿਹਦੇ ਵਾਸਤੇ ਆਏ ਨੇ ਵਿਚਾਰ ਕਰਦੇ ਹਾਂ ਕੌਣ ਹੈ ਜਿਹਦੇ ਵਾਸਤੇ ਅਖਰ ਲਿਖੇ ਗਏ ਨੇ ਤੇ ਨਖਰਾਂ ਦੇ ਵਿੱਚ ਜਿਹਦਾ ਜ਼ਿਕਰ ਹੈ ਨਾ ਉਹਦੀ ਵਿਚਾਰ ਸੁਣੋ ਹੁਣ ਕੀ ਹੈ ਜਿਹੜਾ ਅਖਰਾਂ ਦੇ ਵਿੱਚ ਜਿਹਦਾ ਨਾਮ ਲਿਆ ਉਹ ਕੌਣ ਹੈ ਉਹ ਨਾਮ ਅਖਰ ਹੈ ਉਹ ਅਖਰ ਉਹ ਅਖਰ ਨਹੀਂ ਹੈ ਉਹ ਅਖਰ ਹੈ ਉਹ ਜਰਾ ਰੋਗ ਤੋਂ ਪਰੇ ਹੈ ਜਿੱਥੇ ਮਿਰਤ ਨਾ ਜਨਮ ਜਰਾ ਉਹ ਕੀ ਉਹ ਜੋਤ ਹੈ ਸਰੀਰ ਵਿੱਚ ਜਿਹੜੀ ਬੋਲਦੀ ਹੈ ਉਹ ਸਤ ਸਰੂਪ ਹੈ ਬੋਲੇ ਪਰਥਰੀ ਹਾਂ ਜਿਹੜਾ ਸਰੀਰ 'ਚ ਬੋਲਦਾ ਸਤ ਸਰੂਪ ਹੈ ਉਹ ਨਹੀਂ ਜਮਦਾ ਮਰਦਾ ਉਹ ਜਾਗਦਾ ਸੌਂਦਾ ਤਾਂ ਜ਼ਰੂਰ ਹੈ ਜਮਦਾ ਮਰਦਾ ਨਹੀਂ ਹੈ ਸੌਂਦਾ ਜਾਗਦਾ ਤਾਂ ਜ਼ਰੂਰ ਹੈ ਪਰ ਫਿਰ ਜੇ ਜਾਗ ਪੈਂਦਾ ਫਿਰ ਸੌਂਦਾ ਵੀ ਨਹੀਂ ਹੈ ਫਿਰ ਸੌਂਦਾ ਵੀ ਨਹੀਂ ਪਰ ਜਰਾ ਰੋਗ ਨਹੀਂ ਉਹਨੂੰ ਪ੍ਰਾਣਾ ਨਹੀਂ ਹੁੰਦਾ ਸੱਚ ਪ੍ਰਾਣਾ ਨਾ ਹੈ ਸੀਤਾ ਕਦੇ ਨਾ ਪਾਟੇ ਮਾਇਆ ਦੇ ਉੱਤੇ ਸਮਝਦਾ ਦਾ ਅਸਰ ਹੈ ਮਾਇਆ ਤੋਂ ਪਰੇ ਹੈ ਅਲੱਗ ਉਹ ਨਮ ਅਖਰ ਤ੍ਰਿਭਵਨ ਸਾਰਾ ਤਿੰਨਾ ਭਵਨਾਂ ਚ ਮਾਇਆ ਜਿੰਨੀ ਹੈ ਨਾ ਇਹਦਾ ਸਾਰ ਉਹ ਹੈ ਉਹਦੇ ਕਰਕੇ ਮਾਇਆ ਸਾਜੀ ਹੈ ਅਬਲ ਅੱਲੋ ਨੂਰ ਜਿਹੜਾ ਉਪਾਇਆ ਨੂਰ ਉਹਨਮ ਉਹ ਨੂਰ ਹੈ ਨੂਰ ਦੇ ਉੱਤੇ ਤਾਂ ਸਮੇਂ ਦਾ ਕੋਈ ਅਸਰ ਨਹੀਂ ਕਿੰਨੇ ਜੁਨੋ ਭੁਗਤੀ ਜਾਂ ਸਰੀਰ ਪੁਰਾਣੇ ਹੁੰਦੇ ਨੇ ਮਾਇਆ ਪੁਰਾਣੀ ਹੁੰਦੀ ਆਪ ਤਾਂ ਪੁਰਾਣਾ ਹੁੰਦਾ ਹੀ ਨਹੀਂ ਉਹ ਤਿੰਨਾ ਭਗਣਾ ਚ ਸਾਰ ਰੂਪ ਹੋਈ ਹੈ ਉਸੇ ਦੀ ਖੋਜ ਕਰਨੀ ਹੈ ਉਸੇ ਨੂੰ ਅਸੀਂ ਕਿਸੇ ਚੀਜ਼ ਦਾ ਸਾਰ ਨਹੀਂ ਪਕੜ ਕੱਢਦੇ ਤਤ ਕੱਢ ਲੈ ਤਤ ਰੂਪ ਉਹੀ ਹੈ ਤਤ ਵਸਤੂ ਹੈ ਉਹ ਤਤ ਵਸਤੂ ਹੈ ਤਨਾ ਭਵਣਾ ਚ ਉਹ ਨਮ ਅਖਰ ਮਾਇਆ ਤੋਂ ਪਰੇ ਹੈ ਮਾਇਆ ਦਾ ਉਹਦੇ ਤੇ ਕੋਈ ਪ੍ਰਭਾਵ ਨਹੀਂ ਅਖਰ ਹੈ ਔਰ ਤਨਾ ਭਵਣਾ ਦਾ ਸਾਰ ਹੈ ਉਹ ਨਮ ਅਖਰ ਤਰ ਭਵਣ ਸਾਰ ਸੁਣ ਪਾਂਡੇ ਪਰ ਪਾਂਡੇ ਨੇ ਸਾਰ ਦੀ ਗੱਲ ਨਹੀਂ ਲਿਖੀ ਪਾਂਡੇ ਨੇ ਕੀ ਲਿਖਿਆ ਸਿਮਰਤ ਸ਼ਾਸਤਰ ਉਹ ਕੀ ਲਿਖਿਆ ਪੁੰਨ ਪਾਪ ਵਿਚਾਰਦਾ ਤੱਤੇ ਸਾਰ ਨੂੰ ਕੋਈ ਪੜਨ ਜਾਣਦਾ ਨਹੀਂ ਤਾਂ ਸਾਰ ਨਹੀਂ ਉਹਨੂੰ ਸਾਰ ਤਾਂ ਜਾਣਿਆ ਨਹੀਂ ਤੇਰੇ ਭਵਨ ਸਾਰ ਤਾਂ ਜਾਣੇ ਨਹੀਂ ਗੱਲ ਕੀ ਲਿਖੀ ਹੈ ਪਾਣੇ ਨੇ ਸਿਮਰਤ ਸ਼ਾਸਤਰ ਪੁੰਨ ਪਾਪ ਦੀ ਵਿਚਾਰਧਾਰਾ ਕੱਢ ਲਈ ਤੇ ਮੈਨੂੰ ਉਹ ਦਾਨ ਪੁੰਨ ਕਰੋ ਆ ਕਰੋ ਤੁਹਾਡੇ ਪੁੰਨ ਕਰੋ ਤੇ ਪਾਪ ਤੋਂ ਛੁਟਕਾਰਾ ਪਾਓ ਉਹ ਉਹਨੇ ਲਿਖਿਆ ਹੁਣ ਪਾਂਡੇ ਕਾ ਲਿਖੋ ਜੰਜਾਲਾ ਕੀ ਜੰਜਾਲ ਦੀਆਂ ਗੱਲਾਂ ਲਿਖ ਆ ਤੂੰ ਲੋਕਾਂ ਨੂੰ ਫਸਾਉਣ ਦੀਆਂ ਭਰਮ ਜਾਲ 'ਚ ਫਸਾ ਰਹੇ ਆ ਲੋਕਾਂ ਨੂੰ ਲਿਖ ਰਾਮ ਨਾਮ ਰਾਮ ਨਾਮ ਲਿਖ ਕੀ ਹੁੰਦਾ ਰਾਮ ਕੌਣ ਹੈ ਕਿੱਥੇ ਰਾਮ ਤੇਰੇ ਅੰਦਰ ਹੈ ਸਭੇ ਘਟ ਰਾਮ ਬੋਲੇ ਨਾਮ ਉਹਦਾ ਕੀ ਹੈ ਨਾਮ ਉਹਦਾ ਹੁਕਮ ਹੈ ਉਹ ਜਿਹੜਾ ਉਹਦਾ ਬੋਲ ਹੈ ਉਹ ਨਾਮ ਹੈ ਜੋ ਰਾਮ ਹੈ ਉਹ ਆਪ ਹੈ ਬੋਲਣ ਵਾਲਾ ਰਾਮ ਹੈ ਜੋ ਬੋਲਦਾ ਉਹ ਨਾਮ ਹੈ ਜੋ ਬੋਲਣ ਵਾਲਾ ਹੈ ਉਹ ਰਾਮ ਹੈ ਜੋ ਉਹਨੇ ਬੋਲਿਆ ਉਹ ਨਾਮ ਹੈ ਰਾਮ ਨਾਮ ਦੋਏ ਹੋ ਗਏ ਰਾਮ ਨਾਮ ਇੱਕ ਹੀ ਹੈ ਫਿਰ ਵੀ ਦੋ ਹੁੰਦੇ ਹੋਏ ਵੀ ਫਿਰ ਵੀ ਇੱਕ ਹੀ ਹੈ ਰਾਮ ਨਾਮ ਦਾ ਓੰਕਾਰ ਹੈ ਹੋਰ ਕੀ ਹੈ ਓਏ ਓੰਕਾਰ ਬਾਰੇ ਕੋ ਲਿਖ ਰਾਮ ਨਾਮ ਤੇ ਦੋ ਨੇ ਰਾਮ ਦਾ ਨਾਮ ਨਿਤ ਨਿਤ ਲੀਜੈ ਰਾਮ ਦਾ ਨਾਮ ਨਿਤ ਨਿਤ ਲੀਜੈ ਨਿਤ ਨਿਤ ਲਈਦਾ ਰਾਮ ਦਾ ਨਾਮ ओंकार है नाम का राम का नाम वही का ओंकार है वही राम का नाम है ਲਿਖ RAM ਨਾਮ ਗੁਰਮੁਖੀ ਗੋਪਾਲਾ ਗੁਰਮੁਖਾਂ ਨੂੰ ਪਾਲਣ ਵਾਲਾ ਜਿਹੜਾ ਵੈਸੇ ਤਾਂ ਸਾਰਿਆਂ ਨੂੰ ਪਾਲਦਾ ਜਿਨ੍ਹਾਂ ਨੇ ਗੁਰਮੁਖਾਂ ਨੇ ਮੰਨਿਆ ਵੀ ਸਾਰਿਆਂ ਦੀ ਪਾਲਣਾ ਉਹ ਕਰਦਾ ਜਿੰਨੇ ਜੀਵ ਆਤਮਾਵਾਂ ਨੇ ਚਾਹੇ ਉਹ ਕਿਸੇ ਰੂਪ ਚ ਨੇ ਆਦਮੀ ਦੇ ਰੂਪ ਦੀ ਨਹੀਂ ਗੱਲ ਹੈ ਜੀ ਜੰਤ ਕੇ ਠਾਕਰਾ ਸਾਰੇ ਜੀ ਜਨ ਨੂੰ ਪਾਲਣ ਵਾਲਾ ਉਹ ਕੌਣ ਹੈ ਉਹ ਓਮਕਾਰ ਹੈ ਉਹ ਇਸ ਕਰਕੇ ਉਹਨੂੰ ਸਾਰਿਆਂ ਦੀ ਚਿੰਤਾ ਹੈ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਜੀ ਨੂੰ ਗੁਰਮੁਖ ਕਹਿੰਦੇ ਨੇ ਗੋਪਾਲਾ ਸਾਰਿਆਂ ਨੂੰ ਪਾਲਣ ਕਰਨ ਵਾਲਾ ਜਿਹੜੇ ਸਾਰਿਆਂ ਨੂੰ ਪਾਲਣ ਕਰਨ ਦਾ ਠੇਕਾ ਲਊ ਉਹਨੂੰ ਚਿੰਤਾ ਦਾ ਰਹੂਗੀ ਚਿੰਤਾ ਦਾ ਰਹੂਗੀ ਗੁਰਮੁਖੀ ਗੋਪਾਲਾ ਇਹ ਕਰ ਆ ਜਿਹੜੇ ਸਿਮਰਤ ਸ਼ਾਸਤਰ ਤੂੰ ਲਿਖਣੇ ਨੇ ਇਹ ਬੰਦ ਕਰ ਦੇ ਇਹਦੇ ਨਾਲ ਨਾ ਤੇਰਾ ਭਲਾ ਨਾ ਕਿਸੇ ਹੋਰ ਦਾ ਭਲਾ ਪਰ ਪੰਡਤ ਕੀ ਕਰ ਰਿਹਾ ਪੰਡਤ ਰਾਮ ਨਾਮ ਦਾ ਮੂੰਹ ਉਚਾਰਨ ਕਰ ਰਿਹਾ ਸਾਰਾ ਰਾਮ ਰਾਮ ਕਰਨ ਸਾਰਾ ਜਗ ਲਾਤਾ ਪਰ ਰਾਮ ਦੀ ਪ੍ਰਾਪਤੀ ਕਿਸੇ ਤੋਂ ਵੀ ਨਹੀਂ ਹੋ ਰਹੀ ਫੇਰ ਸ਼ਰਾਰਤ ਕੀਤੀ ਪੰਡਤ ਨੇ ਪੰਡਤ ਨੇ ਕੀ ਕੀਤਾ ਮਾਲਾ ਲੈ ਕੇ ਰਾਮ ਰਾਮ ਰਾਮ ਰਾਮ ਉਚਾਰਨ ਲਾਤੇ ਸਾਰੇ ਰਾਮ ਰਾਮ ਕਰਤਾ ਸਭ ਜੱਗ ਫਿਰੇ ਗੁਰੂ ਨਾਨਕ ਕਹਿੰਦੇ ਰਾਮ ਨਾ ਪਾਇਆ ਜਾਏ ਪ੍ਰਾਪਤੀ ਕਿਸੇ ਨੂੰ ਨਹੀਂ ਹੋ ਰਹੀ ਰਾਮ ਦੀ ਕਿਉਂਕਿ ਦਸ਼ਰਥ ਦੇ ਮੁੰਡੇ ਦੇ ਮਗਰ ਲਾਤ ਵੀ ਉਹ ਰਾਮ ਉਹਨੇ ਫੇਰ ਕਰ ਲਈ ਆਪਣੀ ਉਹਨੇ ਐਸੀ ਸ਼ਰਾਰਤ ਕੀਤੀ ਰਾਮ ਉਥੇ ਰਾਮ ਦਾ ਹੁਣ ਮੰਦਰ ਬਣਾਉਣ ਨੂੰ ਫਿਰਦੇ ਨੇ ਉਹ ਤ੍ਰੇਤੇ ਨੂੰ ਕਿੰਨੇ ਹਜ਼ਾਰ ਲੱਖ ਸਾਲ ਹੋ ਗਏ ਉਦੋਂ ਦੀ ਤੁਸੀਂ ਕਿੱਥੇ ਦੀ ਆਰੀਅਤ ਤੇ ਥੇ ਹੀ ਨਹੀਂ ਆਰੀਅਤ ਕਿੱਥੇ ਸੀ ਤੁਸੀਂ ਕਹਿੰਦੇ ਤੇ ਰਾਮ ਜਨਮ ਹੋਇਆ ਤਾਂ ਭਾਸ਼ਾ ਕਿਹੜੀ ਹੋਊਗੀ ਤੁਸੀਂ ਰਮਾਇਣ ਜਿਹੜੀ ਲਿਖੀ ਬੈਠੇ ਹੋ ਇਹ ਤਾਂ ਸਾਰੀ 5000 ਸਾਲ ਤੋਂ ਪਹਿਲਾਂ ਤੁਹਾਨੂੰ ਕੋਈ ਵੇਦ ਨਹੀਂ ਮਿਲਦਾ ਇੱਥੇ ਲਿਖਤੇ ਨਹੀਂ ਕੋਈ ਮਿਲਦੀ ਕੋਈ ਸਬੂਤ ਨਹੀਂ ਮਿਲਦਾ ਗ੍ਰੰਥਾਂ ਦੇ ਵਿੱਚ ਤ੍ਰੇਤੇ ਦੀ ਉਮਰ ਕਿੰਨੀ ਹੈ ਦੁਆਪਰ ਦੀ ਉਮਰ ਕਿੰਨੀ ਹੈ ਜਿਹੜੀ ਲਿਖੀ ਹੋਈ ਐਨੇ ਪੁਰਾਣਾ ਤੁਹਾਡਾ ਇਤਿਹਾਸ ਹੈਗਾ ਤੁਹਾਡੇ ਸਭ ਝੂਠ ਤੇ ਖੜਾ ਹੈ ਸਭ ਕੁਝ ਰਾਮ ਰਾਮ ਕਰਨ ਲਾਤਾ ਸਾਰਾ ਜਗ ਮਾਲਾ ਮਾਲਾ ਹੁਣ ਸਿੱਖਾਂ ਕੋਲ ਵੀ ਆ ਗਈ ਮਾਲਾ ਤਾਂ ਪੰਡਤ ਦੀ ਹੈ ਉਹ ਧੋਤੀ ਟਿੱਕਾ ਤੇ ਜਪ ਮਾਲੀ ਧਨ ਮਲੇਛਾ ਖਾਈ ਉਹੀ ਮਲੇਛਾ ਧਾਨੇ ਖਾਂਦੇ ਨੇ ਕੌਣ ਸੰਤ ਸਾਰੇ ਮਲੇਛਾ ਧਾਨੇ ਖਾਂਦੇ ਨੇ ਤੋ ਧੋਤੀ ਲਾਤੀ ਸੰਤਾਂ ਨੇ ਟਿੱਕਾ ਛੱਡਤਾ ਮਾਲਾ ਮਾਲਾ ਰੱਖ ਲਈ ਜਦ ਸਿੱਖ ਬਣੇ ਨੇ ਜਾਂਦੇ ਧੋਤੀਆ ਟਿੱਕਾ ਛੱਡਿਆ ਸੰਤਾਂ ਨੇ ਪਹਿਲੇ ਹੁਣ ਅੱਧੇ ਸੰਤ ਪਾਉਂਦੇ ਵੀ ਨੇ ਧੋਤੀ ਤੇ ਕਬੀਲ ਲਾਉਂਦੇ ਨੇ ਉਹ ਇਹਨਾਂ ਦੇ ਵਿੱਚੇ ਮਿਕਸ ਹੋ ਜਾਂਦੇ ਨੇ ਇਹਨਾਂ ਨੇ ਗੁਜ਼ਾਰਾ ਪਾਲਿਆ ਲਿਆ ਕਿਉਂਕਿ ਇੱਥੇ ਸਿੱਖ ਸੀ ਕਿ ਸਿੱਖ ਜਿਹੜਾ ਨੇ ਧੋਤੀ ਟਿੱਕਾ ਛੱਡਦਾ ਉਹ ਵੀਰ ਹੋ ਗਏ ਸੰਤ ਦੂਏ ਵਿਚਾਰੇ ਗਰੀਬ ਨੇ ਇਹ ਤਾਂ ਟੈਕਨੀਕ ਸੀ ਵੀ ਗੁਜ਼ਾਰੇ ਪਾ ਲੋ ਸਿੱਖ ਸੰਗਤ ਕੋਲ ਪੈਸਾ ਆਊਗਾ ਕਾਰਾਂ 'ਚ ਫਿਰਾਂਗੇ ਉਹ ਕਾਮਯਾਬ ਹੋਊਗੀ ਟੈਕਨੀਕ ਉਹਨਾਂ ਦੀ ਤੇ ਹੁਣ ਚੋਰ ਫੇਰ ਆ ਗਏ ਨਿਗਾਹ ਦੇ ਵਿੱਚ ਲੋਕਾਂ ਦੀ ਇਹ ਤਾਂ ਸਾਰੇ ਚੋਰ ਨੇ ਇਹ ਸ਼ਰਾਰਤੀ ਸ਼ਰਾਰਤ ਕਰਦੇ ਰਹਿਣਗੇ ਤੇ ਸੱਚ ਆਪਣੀ ਜਗ੍ਹਾ ਪ੍ਰਗਟ ਹੁੰਦਾ ਰਹੂਗਾ ਇਹ ਹੁੰਦਾ ਆਇਆ ਹੁੰਦਾ ਹੀ ਰਹੂਗਾ ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓੰਕਾਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਓੰਕਾਰ ਬ੍ਰਹਮਾ ਉਤਪੱਤ ਓੰਕਾਰ ਕੀਆ ਜਿਨ ਚਿਤ ਓੰਕਾਰ ਅਸਲ ਵਿੱਚ ਸ਼ਬਦ ਗੁਰੂ ਨੂੰ ਹੀ ਕਹਿੰਦੇ ਨੇ ਅੱਛਾ ਜੀ ਜਿਹੜਾ ਹੁਕਮ ਹੈ ਰਹੇ ਹੈ ਅੱਛਾ ਜੀ ਇਹਨੇ ਬ੍ਰਹਮਾ ਪੈਦਾ ਕੀਤਾ ਹੂੰ ਬ੍ਰਹਮਾ ਅਟ ਕੀਤਾ ਬ੍ਰਹਮਾ ਦਾ ਮਨ ਅਟ ਕੀਤਾ ਅੱਛਾ ਜੀ ਬ੍ਰਹਮਾ ਉਤਪਤ ਬ੍ਰਹਮਾ ਅਟ ਕਰ ਲਿਆ ਬ੍ਰਹਮ ਦਾ ਮਨ ਬ੍ਰਹਮਾ ਅਟ ਕਰ ਲਿਆ ਅੱਛਾ ਜੀ ਬ੍ਰਹਮਾ ਦਾ ਮਨ ਮਾਇਆ ਜੋੜਨ ਵਾਸਤੇ ਅਟ ਕਰ ਲਿਆ ਬ੍ਰਹਮ ਦੀ ਉਤਪਤੀ ਕਰ ਲਈ ਅੱਛਾ ਜੀ ਬ੍ਰਹਮ ਦੇ ਵਿੱਚੋਂ ਬ੍ਰਹਮਾ ਦਾ ਮਨ ਵੱਖਰਾ ਕਰ ਲਿਆ ਬ੍ਰਹਮ ਦਾ ਮਨ ਬ੍ਰਹਮਾ ਦੇ ਰੂਪ ਵਿੱਚ ਵੱਖਰਾ ਕਰਕੇ ਮਾਇਆ ਨੂੰ ਜੋੜਤਾ ਅੱਛਾ ਬ੍ਰਹਮ ਦੇ ਦੋ ਕਰਕੇ ਬ੍ਰਹਮ ਦੇ ਦੋ ਹਿੱਸੇ ਹੋ ਗਏ ਹਾਂ ਦੋ ਹਿੱਸੇ ਹੋ ਗਏ ਬ੍ਰਹਮ ਦੇ ਅੱਛਾ ਜੀ ਬ੍ਰਹਮ ਦੀ ਹੋ ਗਈ ਦਾਲ ਹਾਂ ਹਾਂ ਠੀਕ ਹੈ ਤੇ ਆਪਾਂ ਜਿਹੜਾ ਬ੍ਰਹਮਾ ਗੁਰਮਤਿ ਚ ਮੰਨਦੇ ਆ ਇਹ ਜਿਹੜਾ Hindu ਦੇਵਤੇ ਬ੍ਰਹਮਾ ਨਾਲੋਂ ਅਲੱਗ ਹੈ ਨਹੀਂ ਉਹ ਲੱਗਦੇ ਉਹ ਬੰਦੇ ਦਾ ਇਸ ਨੂੰ ਪੱਪੜ ਪੂਸੇ ਚ ਫਸੇ ਹੋਏ ਨੇ ਅੱਛਾ ਜੀ ਉਹ ਬ੍ਰਹਮਾ ਨੂੰ ਦੇਦਾ ਨਹੀਂ ਦੁੱਦੇ ਕਦੇ ਬੁੱਲ ਲੈਂਦੇ ਨੇ ਕਦੇ ਬੁੱਕਰ ਜਾਂਦੇ ਨੇ ਠੀਕ ਹੈ ਜੀ ਠੀਕ ਹੈ ਜੀ ਓੰਕਾਰ ਬ੍ਰਹਮਾ ਉਤਪਤ ਕਿ ਓੰਕਾਰ ਤੋਂ ਹੀ ਬ੍ਰਹਮਾ ਦੀ ਉਤਪਤੀ ਹੋਈ ਹੈ ਜੀ ਉਤਪਤੀ ਵਿੱਚ ਸ੍ਰਿਸ਼ਟੀ ਪੈਦਾ ਅੱਬਲ ਅੱਲੋ ਨੂਰ ਉਪਾਇਆ ਇਹ ਨੂਰ ਪੈਦਾ ਕੀਤਾ ਹਾਂ ਹਾਂ ਠੀਕ ਹੈ ਜੀ ਹਾਂਜੀ ਓੰਕਾਰ ਕੀਆ ਜਿਨ ਚਿਤ ਐ ਨੂਰ ਜਲ ਪੈਦਾ ਦੀ ਰਾਜਾ ਹੋ ਗਿਆ ਬਾਗੀ ਹੋ ਗਿਆ ਹੈ ਅੱਛਾ ਜੀ ਪੈਦਾ ਤਾਂ ਹੋ ਗਿਆ ਹੋ ਗਿਆ ਵਾਗੀ ਹੂੰ ਉਹ ਕਾਲ ਨੇ ਇਹਨੂੰ ਫਿਰ ਕਾਬੂ ਕੀਤਾ ਜਿੱਤ ਕੀਤਾ ਹਰਾਇਆ ਜਿੱਤ ਕਰਕੇ ਜਿੱਤ ਨੂੰ ਛੋੜਿਆ ਫਿਰ ਜਿੱਤ ਵਾਲਾ ਸੁਭਾਅ ਬਣਾਇਆ ਇਹਦਾ ਇਹਨੂੰ ਹਰਾ ਕੇ ਹਾਂਜੀ ਪਾਣਾ ਬਣਾਇਆ ਹੂੰ ਹਾਂਜੀ ਆ ਕੇ ਪਾਣਾ ਬਣਾਇਆ ਇਹਨੂੰ ਠੀਕ ਹੈ ਜੀ ਓੰਕਾਰ ਸੈਲ ਜੁਗ ਭਏ ਓੰਕਾਰ ਵੇਦ ਨਿਰਮਈ ਓੰਕਾਰ ਤੋਂ ਸੈਲ ਜੁਗ ਭਏ ਨੇ ਤਿੰਨ ਜੁਗ ਪੈਦਾ ਹੋਏ ਨੇ ਓੰਕਾਰ ਤੋਂ ਅੱਛਾ ਜੀ ਸੈਲ ਮਾਇਆ ਦਾ ਰੂਪ ਹੈ ਅੱਛਾ ਜੀ ਮਾਇਆ ਦੇ ਵਿੱਚ ਤਿੰਨ ਜੁਗ ਹੁੰਦੇ ਨੇ ਸਿਰਫ ਹੂੰ ਜਿਹੜੇ ਭੂਤ ਭਵਿਸ਼ਤ ਵਰਤਮਾਨ ਜਿਹੜਾ ਚੌਥਾ ਚੁੱਕਾ ਉਹ ਹਮੇਸ਼ਾ ਹੀ ਰਹਿੰਦਾ ਸਤਜੁਗ ਅੱਛਾ ਜੀ ਉਹ ਪਹਿਲਾਂ ਵੀ ਸੀਗਾ ਜਦ ਬ੍ਰਹਮਾ ਨੇ ਉਤਪਤ ਕੀਤਾ ਉਹ ਯੁੱਗ ਜਦ ਵੀ ਸੀ ਉਹ ਯੁੱਗ ਬਾਅਦ ਵੀ ਰਹੂਗਾ ਸ੍ਰਿਸ਼ਟੀ ਰਹੇ ਨਾ ਰਹੇ ਉਹ ਯੁੱਗ ਹੁਣ ਵੀ ਹੈਗਾ ਅੱਛਾ ਜੀ ਉਹ ਸ੍ਰਿਸ਼ਟੀ ਤੋਂ ਬਾਹਰ ਰਹਿੰਦਾ ਸਤਜੁਗ ਹੈ ਉਹ ਭਗਤ ਉੱਥੇ ਹੀ ਜਾਂਦੇ ਨੇ ਐਤੋਂ ਪਾਸ ਹੋ ਗਏ ਉਸੇ ਯੁੱਗ ਚਲੇ ਜਾਂਦੇ ਨੇ ਜੀਵ ਤਿੰਨਾਂ ਜੁਗਾਂ ਚ ਘੁੰਮਦਾ ਚੌਥੇ ਚ ਜਾਂਦਾ ਜਾਂ ਪਾਸ ਹੋ ਜਾਂਦਾ ਅੱਛਾ ਜੀ ਕਾਇਆ ਛੱਡ ਜਾਂਦਾ ਕੰਚਨ ਕਾਇਆ ਬਣ ਜਾਂਦੀ ਹੈ ਫੇਰ ਚਲੇ ਜਾਂਦਾ ਸੱਚਖੰਡ ਸੱਚਖੰਡ ਦੇ ਵਿੱਚ ਸੱਚ ਹੋ ਗਿਆ ਅੱਛਾ ਜੀ ਜਿਹੜਾ ਦਾ ਦੇਸ਼ ਹੈ ਉੱਥੇ ਨਹੀਂ ਜਾ ਸਕਦੇ ਅਸੀਂ ਇਹ ਜੋ ਕੋ ਬਣਾਏ ਨੇ ਮਾਇਆ ਦੇ ਉਹਨੇ ਸਰ ਚੌਥਾ ਯੁੱਗ ਪਹਿਲਾਂ ਹੀ ਸੀ ਅੱਛਾ ਜੀ ਚੌਥਾ ਯੁੱਗ ਤਾਂ ਆਲਰੇਡੀ ਥਾਈ ਪਹਿਲਾਂ ਠੀਕ ਹੈ ਜੀ ਇਹ ਗੱਲ ਗੁਰਮੁਖਾਂ ਨੇ ਬੁਝੀ ਹੈ ਇਹ ਗੱਲ ਗੁਰਮੁਖਾਂ ਨੇ ਬੁਝੀ ਹੈ ਗੁਪਤੇ ਬੁਝੇ ਜੁਗਤ ਚਤਵਾਰੇ ਘਟ ਘਟ ਵਰਤੇ ਉਧਰ ਬੁਝਾਰੇ ਪਰ ਹਿੰਦੂ ਮਤ ਦਾ ਚਾਰੇ ਜੁਗ ਮੰਨਦੇ ਨੇ ਮਾਇਆ ਚ ਸਾਜੁਗ ਝੂਠ ਦਾ ਜੁਗ ਕਿਵੇਂ ਹੋ ਜੀ ਜਿੱਥੇ ਝੂਠ ਦਾ ਜੁਗ ਕਿਵੇਂ ਹੋ ਜੀ ਠੀਕ ਹੈ ਉਹ ਕਹੋ ਨੇ ਸਾਜੁਗ ਛੱਡਤਾ ਸੀ ਉਹਨਾਂ ਚੌਥਾ ਪਦਾਰਥ ਛੱਡਤਾ ਸੀ ਉਹਨਾਂ ਨੇ ਆਪਣੀ ਦੇੜੇ ਦੀ ਸੋਚ ਕਰ ਲਈ ਸੀ ਅਧੂਰੀ ਉਹਨਾਂ ਦੀ ਸੋਚ ਹੀ ਰਹੀ ਸੀ ਮੁਕਤੀ ਤੱਕ ਮੁਕਤੀ ਉਹ ਕਿਸੇ ਨੂੰ ਮਿਲੀ ਨਹੀਂ ਪੜਾਈ ਅੱਧੀ ਰੱਖ ਲਈ ਅੱਧਾ ਸਿਲੇਬਸ ਛੱਡਤਾ ਮੁਕਤੀ ਤੱਕ ਦਾ ਸਿਲੇਬਸ ਰੱਖ ਲਿਆ ਸੁਰਗ ਨਰਕ ਤੱਕ ਦਾ ਸਿਲੇਬਸ ਰੱਖ ਲਿਆ 200 ਕੋ ਸੰਸਾਰੀ ਦਾ ਸਿਲੇਬਸ ਰੱਖ ਲਿਆ ਬਾਕੀ ਛੱਡਤਾ ਅੱਛਾ ਬਸ ਠੀਕ ਹੈ ਜੀ ਉਹ ਸੁੱਖ ਸਤਿਗੁਰ ਦੇ ਵਿੱਚ ਹੈ ਪਰਮ ਸੁਖ ਸੰਸਾਰ ਵਿੱਚ ਅੱਛਾ ਜੀ ਇਹ ਜਿਹੜੇ ਯੁਗਾਂ ਦੀ ਗੱਲ ਹੈ ਇਹ ਵੀ ਰਾਮਕਲੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਨੇ ਕੀਤੀ ਹੈ ਜੀ ਹਾਂ ਜੀ ਪ੍ਰਥਮੇ ਵਸਿਆ ਸਤ ਕਾ ਖੇੜਾ ਇਹ ਸਤਯੁਗ ਸੀ ਹੈ ਜੀ ਇਹ ਸਤਯੁਗ ਸੀ ਠੀਕ ਹੈ ਤ੍ਰਿਤੀਏ ਮੈਂ ਕਿਛ ਭਇਆ ਜਤੇੜਾ ਇਹ ਤ੍ਰਿਤੀਆ ਹੋ ਗਿਆ ਅਸਾ ਤੇੜਾ ਨਥੇੜੇ ਤੇ ਤਾਂ ਬ੍ਰਹਮ ਬਤ ਕੀਤਾ ਤੇੜ ਪਈ ਹੈ ਅੱਛਾ ਜੀ ਦੁਤੀਆ ਅਰਧੋ ਅਰਧ ਸਮਾਇਆ ਆਪਰ ਦੇ ਵਿੱਚ ਅਰਧੋ ਅਰਧ ਸਮਾ ਗਿਆ ਦਾ ਸਰੀਰ ਤੇ ਸਮਾ ਗਿਆ ਦਾ ਲੱਗ ਰਹਿ ਗਿਆ ਠੀਕ ਹੈ ਜੀ ਏਕ ਰਹਿਆ ਤਾਂ ਏਕ ਦਿਖ ਆਇਆ ਜਦ ਇੱਕੋ ਰਹਿ ਗਿਆ ਦੋਏ ਇੱਕ ਥਾਂ ਹੋ ਗਿਆ ਪੂਰਨ ਬ੍ਰਹਮ ਹੋ ਗਿਆ ਹਾਂਜੀ ਇੱਕ ਆਪ ਇੱਕ ਹੋ ਗਿਆ ਤਾਂ ਇੱਕ ਦੇ ਦਰਸ਼ਨ ਹੋਏ ਇਹਨੂੰ ਇੱਕ ਦੀ ਸਮਝ ਤਾਂ ਆਈ ਫਿਰ ਇਹਨੂੰ ਤਲੀ ਹੋਈ ਕੀ ਹੁੰਦਾ ਆਪ ਜਾਂ ਦੇਖੋ ਗਿਆ ਤਾਂ ਪਤਾ ਲੱਗਿਆ ਇੱਕ ਕੀ ਹੁੰਦਾ ਤੇ ਇਹੀ ਗੱਲ ਹਾਂਜੀ ਇਹੀ ਗੱਲ ਓੰਕਾਰ ਕੀ ਆ ਜਿਨ ਚਿੱਤ ਤੋਂ ਭਾਵ ਬਣਦਾ ਜੀ ਹਾਂ ਇਹ ਗੱਲ ਅੱਛਾ ਜੀ ਠੀਕ ਹੈ ਜੀ ਹਾਂਜੀ ਓੰਕਾਰ ਬੇਦ ਨਿਰਮਏ ਉਹ ਨੇ ਸਾਰੇ ਗਿਆਨ ਪੈਦਾ ਕੀਤੇ ਨੇ ਅੱਛਾ ਜੀ ਜਿੱਦੀ ਜਿੱਦੀ ਕਿਸੇ ਦੀ ਬੁੱਧੀ ਦੀ ਉੱਥੋਂ ਤੋਂ ਗਿਆਨ ਸ਼ੁਰੂ ਕਰ ਲਿਆ ਘਟਿਆ ਗਿਆਨ ਤਾਂ ਪੈਦਾ ਕੀਤਾ ਬੁੱਧੀ ਹੈ ਨਹੀਂ ਸਮਝਣ ਵਾਲਿਆਂ ਦੀ ਠੀਕ ਹੈ ਜੀ ਉਹਨਾਂ ਦੀ ਬੁੱਧੀ ਦਾ ਲੈਵਲ ਸੀ ਜਾਂ ਉਹ ਉੱਥੋਂ ਸਭ ਸ਼ੁਰੂ ਕਰ ਲਿਆ ਹਾਂਜੀ ਓੰਕਾਰ ਸ਼ਬਦ ਉਦਰੇ ਓੰਕਾਰ ਗੁਰਮੁਖ ਤਰੇ ਓੰਕਾਰ ਦੇ ਸ਼ਬਦ ਉਦਾਰ ਹੋਇਆ ਜਿਹਦਾ ਵੀ ਹੋਇਆ ਅੱਛਾ ਜੀ ਸ਼ਬਦ ਦਾ ਮਤਲਬ ਗਿਆਨ ਹੈ ਅੱਛਾ ਓੰਕਾਰ ਹੀ ਦਾ ਸ਼ਬਦ ਗੁਰੂ ਹੈ ਹਾਂ ਹਾਂ ਹਾਂ ਇਹੀ ਤਾਂ ਸ਼ਬਦ ਗੁਰੂ ਹੈ ਓੰਕਾਰ ਇਹਦੇ ਨਾਲ ਉਦਾਰ ਹੁੰਦਾ ਅੱਛਾ ਜੀ ਓੰਕਾਰ ਸ਼ਬਦ ਉਦਰੇ ਓੰਕਾਰ ਦੇ ਸ਼ਬਦ ਨਾਲ ਉਦਾਰ ਹੁੰਦਾ ਓੰਕਾਰ ਗੁਰਮੁਖ ਤਰੇ ਓੰਕਾਰ ਨਾਲ ਜੁੜ ਕੇ ਗੁਰਮੁਖੀ ਤਰੇ ਨੇ ਜੋ ਤਰੇ ਇਹਦੇ ਨਾਲ ਜੁੜ ਗਈ ਤਰੇ ਅੱਛਾ ਜੀ ਓਣਮ ਅੱਖਰ ਸੁਣੋ ਵਿਚਾਰ ਓਣਮ ਅੱਖਰ ਤ੍ਰਿਪਵਨ ਸਾਰ ਇਹ ਅੱਖਰ ਹੈ ਅਸਰ ਹੋਣਗੇ ਜੀ ਬੋਲਮ ਅਖਰ ਹਾਂ ਅਖਰ ਨਹੀਂ ਹੈ ਅਖਰ ਹੈ ਠੀਕ ਹੈ ਜੀ ਚੇਤਨ ਜਿਹੜਾ ਲੋਕ ਤੋਂ ਮੁਕਤ ਹੈ ਹਾਂ ਇਹਦੀ ਵਿਚਾਰ ਕੀਤੀ ਜਾ ਸਕਦੀ ਹੈ ਵਿਚਾਰ ਦੱਸੀ ਜਾ ਸਕਦੀ ਹੈ ਉਹਨੂੰ ਅਖਰ ਸੁਭਾ ਵਿਚਾਰ ਹਾਂ ਇਹਨੂੰ ਵਿਚਾਰ ਕੇ ਦੱਸਾਂਗੇ ਅਸੀਂ ਕੀ ਹੈ ਠੀਕ ਹੈ ਉਹਨੂੰ ਅਖਰ ਤੇਰੇ ਭਵਨ ਸਾਰ ਤੇਰਾ ਦਾ ਸਾਰ ਹੈ ਸਾਰ ਤਤ ਦੇ ਬਿਨਾਂ ਤਨ ਭਵਨ ਪੈਦਾ ਹੀ ਨਹੀਂ ਕੀਤਾ ਜਾ ਸਕਦਾ ਸੀ ਇਹ ਨੂਰ ਹੈ ਅੱਛਾ ਜੀ ਉਹ ਨੂਰ ਹੈ